ਰਾਗ ਸੂਹੀ ਛੰਤ ਮਹੱਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਰ ਜੋਗਨ ਮੈਂ ਮਤ ਪਈੜਾ ਘਰ ਪਹੁਣੀ ਬਲਰਾਮ ਜੀਓ ਮੈਲੀ ਅਵਗਣ ਚਿੱਤ ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀਓ ਗੁਣ ਸਾਰ ਨਾ ਜਾਣੀ ਭਰਮ ਪੁਲਾਣੀ ਜੋਬਨ ਬਾਦ ਗਵਾਇਆ ਵਾਰ ਘਰ ਦਰ ਦਰਸ਼ਨ ਨਹੀਂ ਜਾਤਾ ਫਿਰ ਕਾ ਸਾਜ ਨਾ ਭਾਇਆ ਸਤਿਗੁਰ ਪੂਛ ਨ ਮਾਰਗ ਚਾਲੀ ਸੂਤੀ ਰਹਿਣ ਵਿਹਾਣੀ ਨਾਨਕ ਬਾਲ ਤਨ ਰਾੜੇ ਪਾ ਬਿਨ ਪਿਰ ਧਨ ਕੁਮਲਾਣੀ ਬਾਬਾ ਮੈਂ ਵਰ ਦੇਹ ਮੈਂ ਹਰ ਵਰ ਭਾਵੈ ਤਿਸ ਕੀ ਬਲਰਾਮ ਜੀਓ ਰਬ ਰਹਾ ਜੁਗ ਚਾਰ ਤ੍ਰਿਪਮਣ ਬਾਣੀ ਜਿਸ ਕੀ ਬਲਰਾਮ ਜੀਓ ਤ੍ਰਿਭਵਨ ਕੰਤਰਵੈ ਸੁਹਾਗਣੀ ਅਵਗਣਵੰਤੀ ਦੂਰੇ ਜੈਸੀ ਆਸਾ ਤੈਸੀ ਮਨਸਾ ਪੂਰ ਰਹਾ ਭਰ ਪੂਰੇ ਹਰ ਕੀ ਨਾਰ ਸੋ ਸਰਬ ਸੁਹਾਗਣ ਰਾਣ ਨ ਮੈ ਲੈ ਵੇਸੇ ਨਾਨਕ ਮੈਂ ਵਰ ਸਾਚਾ ਭਾਵੈ ਜੁਗ ਜੁਗ ਪ੍ਰੀਤਮ ਤੈਸੇ ਬਾਬਾ ਲਗਨ ਗਣਾਏ ਹਮ ਪੀ ਵੰਨਾ ਸਾਹੁਰੈ ਬਲਰਾਮ ਜੀਓ ਸਾਹਾ ਹੁਕਮ ਰਜਾਏ ਸੋ ਨਾ ਟਲੈ ਜੋ ਪ੍ਰਭ ਕਰੈ ਬਲਰਾਮ ਜੀਓ ਕਿਰਤ ਪਿਆ ਕਰਤਾ ਕਰਿ ਪਾਇਆ ਮੇਟ ਨਾ ਸਕੈ ਕੋਈ ਜਾਨੀ ਨਾਉ ਨਰਹ ਨਿਹ ਕੇਵਲ ਰਾਵ ਰਹਾ ਤਿਹੋ ਲੋਈ ਮਾਏ ਨਿਰਾਸੀ ਰੋਏ ਵਿਛੰਨੀ ਬਾਲੀ ਬਾਲੈ ਹੇਤੇ ਨਾਨਕ ਸਾਜ ਸਬਦ ਸੁਖ ਮਹਲੀ ਗੁਰ ਚਰਨੀ ਪ੍ਰਭ ਚੇਤੇ ਬਾਵਲ ਦਿੱਤੜੀ ਦੂਰ ਨਾ ਆਵੇ ਘਰ ਪਈਐ ਬਲਰਾਮ ਜੀਓ ਰਾਸੀ ਵੇਖ ਦੂਰ ਪਿਰ ਰਾਵੀ ਘਰ ਸੋਈਐ ਬਲਰਾਮ ਜੀਓ ਸਾਚੇ ਬਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪ੍ਰਦਾਨੇ ਸੰਜੋਗੀ ਮੇਲਾ ਥਾਨ ਸੁਹੇਲਾ ਗੁਣਵੰਤੀ ਗੁਰ ਗਿਆਨੇ ਸਤ ਸੰਤੋਖ ਸਦਾ ਸੱਚ ਪੱਲੈ ਸੱਚ ਬੋਲੇ ਪਿਰ ਭਾਏ ਨਾਨਕ ਵਿਛੜ ਨਾ ਦੁਖ ਪਾਏ ਗੁਰਮਤਿ ਅੰਕ ਸਮਾਏ ਰਾਗ ਸੋਹੀ ਮਹੱਲਾ ਪਹਿਲਾ ਛੰਤ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਮ ਕਰ ਸਾਜਨ ਆਏ ਸਾਚੈ ਮੇਲ ਮਿਲਾਏ ਸਹਿਜ ਮਿਲਾਏ ਹਰਮਨ ਪਾਏ ਪੰਚ ਮਿਲੇ ਸੁਖ ਪਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸੇਤੀ ਮਨ ਲਾਇਆ ਹਰ ਦਿਨ ਮੇਲ ਭਇਆ ਮਨ ਮਾਨਿਆ ਘਰ ਮੰਦਰ ਸੋਹਾਏ ਪੰਜ ਸ਼ਬਦ ਧੁਨ ਅਨਹਦ ਵਾਜੇ ਹਮ ਕਰਿ ਸਾਜਨ ਆਏ ਆਵ ਹਮੀਤ ਪਿਆਰੇ ਮੰਗਲ ਗਾਹੋ ਨਾਰੇ ਸਚ ਮੰਗਲ ਗਾਵਹੁ ਤਾ ਪ੍ਰਭ ਭਾਵਹੁ ਸੋਹਿ ਲੜਾ ਜੁਗ ਚਾਰੇ ਆਪਣਾ ਘਰ ਆਇਆ ਥਾਨ ਸੁਹਾਇਆ ਕਾਰਜ ਸਭ ਸਵਾਰੇ ਗਿਆਨ ਮਹਾਰਸ ਨੇਤਰੀ ਅੰਜਨ ਤ੍ਰਿਪਵਨ ਰੂਪ ਦਿਖਾਇਆ ਸਖੀ ਮਿਲਹੁ ਰਸ ਮੰਗਲ ਗਾਵਹੁ ਆਮ ਕਰੇ ਸਾਜਨ ਆਇਆ ਮਨ ਤਨੇ ਅੰਮ੍ਰਿਤ ਭਿੰਨਾ ਅੰਤਰ ਪ੍ਰੇਮ ਰਤਨਾ ਅੰਤਰ ਰਤਨ ਪਦਾਰਥ ਮੇਰਾ ਹੈ ਪਰਮ ਤਤ ਵਿਚਾਰੋ ਜੰਤ ਭੇਖ ਤੂੰ ਸਫਲਿਓ ਦਾਤਾ ਸਿਰ ਸਿਰ ਦੇਵਨ ਹਾਰੋ ਤੂੰ ਜਾਣ ਗਿਆਨੀ ਅੰਤਰ ਜਾਮੀ ਆਪੇ ਕਾਰਨ ਕੀਨਾ ਸੁਨੋ ਸਖੀ ਮਨ ਮੋਹਨ ਮੋਹਾ ਤਨ ਮਨ ਅੰਮ੍ਰਿਤ ਪੀਨਾ ਆਤਮ ਰਾਮ ਸੰਸਾਰਾ ਸਾਚਾ ਖੇਲ ਤੁਮਾਰਾ ਸਚ ਖੇਲ ਤੁਮਾਰਾ ਅਗਮ ਪਾਰਾ ਤੁਧ ਬਿਨ ਕੌਣ ਬੁਝਾਏ ਸਿੱਧ ਸਾਧਿਕ ਸਿਆਣੇ ਕੀਤੇ ਤੁਝ ਬਿਨ ਕਮਣ ਕਹਾਏ ਕਾਲ ਵਿਕਾਰ ਭੈ ਦੇਵਾਨੇ ਮਨ ਰਾਖਿਆ ਗੁਰਿ ਠਾਏ ਨਾਨਕ ਆਗੁਣ ਸ਼ਬਦ ਜਲਾਏ ਗੁਣ ਸੰਗਮ ਪ੍ਰਭ ਪਾਏ ਰਾਗ ਸੂਹੀ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਵਹੁ ਸੱਜਣਾ ਹਉ ਦੇਖਾ ਦਰਸ਼ਨ ਤੇਰਾ ਰਾਮ ਘਾਰੀ ਆਪ ਨੜੈ ਖੜੀ ਤੱਕਾ ਮੈਂ ਮਨ ਚਾਉ ਕਨੇਰਾ ਰਾਮ ਮਨ ਚਾਉ ਕਨੇਰਾ ਸੁਣ ਪ੍ਰਭ ਮੇਰਾ ਮੈਂ ਤੇਰਾ ਪ੍ਰਵਾਸਾ ਦਰਸ਼ਨ ਦੇਖ ਭਈ ਨਿਹ ਕੇਵਲ ਜਨਮ ਮਰਨ ਦੁਖ ਨਾਸਾ ਸਗਲੀ ਜੋਤਿ ਜਾਤਾ ਤੂ ਸੋਈ ਮਿਲਿਆ ਭਾਇ ਸੁਭਾਏ ਨਾਨਕ ਸਾਜਨ ਕਉ ਬਲ ਜਾਈਐ ਸਾਥ ਮਿਲੇ ਘਰ ਆਏ ਘਰ ਆਏੜੇ ਸਾਜਨਾ ਤਾ ਤਨ ਖਰੀ ਸਰਸੀ ਰਾਮ ਹਰ ਮੋਹੜੀ ਸਾਚ ਸਬਦੇ ਠਾਕੁਰ ਦੇਖ ਰਹੰਸੀ ਰਾਮ ਗੁਣ ਸੰਗ ਰਹੰਸੀ ਖਰੀ ਸਰਸੀ ਜਾ ਰਾਵੀ ਰੰਗ ਰਾਤੈ ਅਵਗਣ ਮਾਰ ਗੁਣੀ ਘਰ ਛਾਇਆ ਪੂਰੈ ਪੁਰਖ ਵਿਧਾਤਾ ਤਸ ਕਰ ਮਾਰ ਵਸੀ ਪੰਚਾਇਣ ਅਦਲ ਕਰੇ ਵਿਚਾਰੇ ਨਾਨਕ ਰਾਮ ਨਾਮ ਨਿਸਤਾਰਾ ਗੁਰਮਤ ਮਿਲੈ ਪਿਆਰੇ ਵਾਰ ਉਪਾਇ ਅੜਾ ਬਾਲੜੀਏ ਆਸਾ ਵਨਸਾ ਪੂਰੀ RAM ਫਿਰ ਰਾਵ ਅੜੀ ਸ਼ਬਦ ਰਲੀ ਰਵ ਰਹਾ ਨਾ ਦੂਰੀ RAM ਪ੍ਰਭ ਦੂਰ ਨਾ ਹੋਈ ਘਟ ਘਟ ਸੋਈ ਤਿਸ ਕੀ ਨਾਰ ਸਵਾਈ ਆਪੇ ਰਸਿਆ ਆਪੇ 라ਵੇ ਜਿਉ ਤਿਸ ਦੀ ਵਡਿਆਈ ਅਮਰ ਅਡੋਲ ਅਮੋਲ ਅਪਾਰਾ ਗੁਰ ਪੂਰੈ ਸਚ ਪਾਈਐ ਨਾਨਕ ਆਪੇ ਜੋਗ ਸਜੋਗੀ ਨਦਰ ਕਰੇ ਲਿਵ ਲਾਈਐ ਫਿਰ ਉਛੜੀਐ ਮਾਲੜੀਐ ਤਿਹੋ ਲੋਆ ਸਿਰ ਤਾਜਾ ਰਾਮ ਹਉ ਬਿਸਮ ਭਈ ਦੇਹ ਗੁਣਾ ਅਨਹਦ ਸ਼ਬਦ ਅਗਾਜਾ ਰਾਮ ਸ਼ਬਦ ਵਿਚਾਰੀ ਕਰਨੀ ਸਾਰੀ RAM ਨਾਮ ਨਿਸਾਣੋ ਨਾਮ ਬਿਨਾ ਖੋਟੇ ਨੀ ਠਾਹਰ ਨਾਮ ਰਤਨ ਪ੍ਰਵਾਣੋ ਪਾਤਿਮਤ ਪੂਰੀ ਪੂਰਾ ਪਰਵਾਨਾ ਨਾ ਆਵੇ ਨਾ ਜਾਸੀ ਨਾਨਕ ਗੁਰਮੁਖ ਆਪ ਪਛਾਣੈ ਪ੍ਰਭ ਜੈਸੇ ਅਵਿਨਾਸੀ ਇਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਛੰਤ ਮਹੱਲਾ ਪਹਿਲਾ ਘਰ ਚੌਥਾ ਜਿਨ ਕੀਆ ਤਿਨ ਦੇਖਿਆ ਜਗ ਧੰਦੜੈ ਲਾਇਆ ਦਾਨ ਤੇਰਾ ਘਟ ਚਾਨਣਾ ਤਨ ਚੰਦ ਦੀਪ ਆਇਆ ਚੰਦੋ ਦੀਪ ਆਇਆ ਦਾਨ ਹਰ ਕੈ ਦੁਖ ਅੰਧੇਰਾ ਉੱਠ ਗਿਆ ਗੁਣ ਜੰਜ ਲਾੜੇ ਨਾਲ ਸੋਹੈ ਹੈ ਪਰਖ ਮੋਹਣੀਆਂ ਲਿਆ ਵਿਵਾਹ ਹੋਆ ਸੋਭ ਸੇਤੀ ਪੰਜ ਸਬਦੀ ਆਇਆ ਜਿਨ ਕੀ ਆਤਨ ਦੇਖਿਆ ਜਗ ਧੰਧੜਾ ਲਾਇਆ ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ ਇਹੋ ਤਨ ਜਿਨ ਸਿਓ ਗਾਡਿਆ ਮਨ ਲੀੜਾ ਦਿੱਤਾ ਲੀਆ ਤਾ ਦੀਆ ਮਾਨ ਜਿਨ ਸਿਓ ਸੇ ਸੱਜਣ ਕਿਉ ਵਿਸਰਹਿ ਜਿਨ ਦਿਸ ਆਇਆ ਹੋ ਹਿਰਲਿਆ ਜੀ ਸੇਤੀ ਗਹਿ ਰਹਿ ਸਗਲ ਗੁਣ ਗੁਣ ਨਾ ਕੋਈ ਹੋਏ ਨੀਤਾ ਨੀਤਾ ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ ਗੁਣਾ ਕਾ ਹੋਵੇ ਵਾਸਲਾ ਕਢ ਵਾਸ ਲਈ ਜੈ ਜੇ ਗੁਣ ਹੋਣ ਸਾਜਨਾ ਮਿਲ ਸਾਧ ਕਰੀ ਜੈ ਸਾਧ ਕਰੀ ਜੈ ਗੁਣਾ ਕੇਰੀ ਛੋੜ ਅਵਗਣ ਚੱਲੀਐ ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮੱਲੀਐ ਜਿੱਥੈ ਜਾਏ ਬਹੀਐ ਭਲਾ ਕਹੀਐ ਝੋਲ ਅੰਮ੍ਰਿਤ ਪੀਜੈ ਗੁਣਾ ਕਾ ਹੋਵੇ ਵਾਸਲਾ ਕਢ ਵਾਸ ਲਈ ਜੈ ਆਪ ਕਰੇ ਕਿਸੇ ਆਖੀਐ ਹੋਰ ਕਰੇ ਨਾ ਕੋਈ ਆਖਣ ਤਾ ਕਉ ਜਾਈਐ ਜੇ ਭੂਲੜਾ ਹੋਈ ਜੇ ਹੋਏ ਭੂਲਾ ਜਾਏ ਕਹੀਐ ਆਪ ਕਰਤਾ ਕਿਉ ਭੁੱਲੈ ਸੁਨੇ ਦੇਖੇ ਬਾਜ ਕਹਿ ਦਾਨ ਅਣ ਮੰਗਿਆ ਦਿਵੈ ਦਾਨ ਦੇ ਇਹ ਦਾਤਾ ਜਗ ਵਿਧਾਤਾ ਨਾਨਕਾ ਸੱਚ ਸੋਈ ਆਪ ਕਰੇ ਕਿਸ ਆਖੀਐ ਹੋਰ ਕਰੇ ਨਾ ਕੋਈ ਸੂਹੀ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਸੁਖ ਸਾਜ ਆਵੈ ਸਾਜ ਪਾਵੈ ਸਾਚ ਕੀ ਮਤ ਕਿਉ ਟਲੈ ਇਸਨਾਨ ਦਾਨ ਸੋ ਗਿਆਨ ਮੱਜਨ ਆਪ ਅਛਲਿਓ ਕਿਉ ਛਲੈ ਪਰਪੰਚ ਮੋਹ ਵਿਕਾਰ ਥਾਕੇ ਕੂੜ ਕਪਟ ਨਾ ਦੋਈ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਸਾਹਿਬ ਸੋ ਸਲਾਹੀਐ ਜਿਨ ਕਾਰਨ ਕੀਆ ਮੈਲ ਲਾਗੀ ਮਨ ਮੈਲਿਆ ਕਿਨੈ ਅੰਮ੍ਰਿਤ ਪੀਆ ਮਾਥੇ ਅੰਮ੍ਰਿਤ ਪੀਆ ਇਹੋ ਮਨ ਦੀਆ ਗੁਰ ਪਹਿ ਮੋਲ ਕਰਾਇਆ ਆਪ ਨੜਾ ਪ੍ਰਭ ਸਾਜ ਪਛਾਤਾ ਜਾ ਮਨ ਸਾਚੈ ਲਾਇਆ ਤਿਸ ਨਾਲ ਗੁਣ ਗਾਵਾ ਜੇ ਤਿਸ ਪਾਵਾ ਕਿਉ ਮਿਲੈ ਹੋਏ ਪਰਾਇਆ ਸਾਹਿਬ ਸੋ ਸਾਲਾਈਐ ਜਿਨ ਜਗ ਜਗਤੂ ਪਾਇਆ ਆਏ ਗਿਆ ਕੀ ਨਾ ਆਇਓ ਕਿਉ ਆਵੇ ਜਾਤਾ ਪ੍ਰੀਤਮ ਸਿਓ ਮਨ ਮਾਨਿਆ ਹਰ ਸੇ ਤੀਰਾਤਾ ਸਾਹਿਬ ਰੰਗ ਰਾਤਾ ਸੱਚ ਕੀ ਬਾਤਾ ਜਿਨ ਬਿੰਬ ਕਾ ਕੋਟ ਉਸਾਰਿਆ ਪੰਜ ਭੂ ਨਾਇਕੋ ਆਪ ਸਰੰਦਾ ਜਿਨ ਸੱਚ ਕਾ ਪਿੰਡ ਸਵਾਰਿਆ ਹਮ ਆਵਗਣਿਆਰੇ ਤੂੰ ਸੁਣ ਪਿਆਰੇ ਤੁਧ ਭਾਵੈ ਸੱਚ ਸੋਈ ਆਉਣ ਜਾਣਾ ਨਾਥਿਐ ਸਾਚੀ ਮਤ ਹੋਈ ਅੰਜਨ ਤੈਸਾ ਅੰਜੀਐ ਜੈਸਾ ਫਿਰ ਭਾਵੈ ਸਮਝੈ ਸੂਝੈ ਜਾਣੀਐ ਜੇ ਆਪ ਜਾਣ ਆਵੈ ਆਪ ਜਾਣ ਆਵੈ ਮਾਰਗ ਭਾਵੈ ਆਪੇ ਮਨੁਆ ਨੇ ਵਏ ਕਰਮ ਸੋ ਕਰਮ ਕਰਾਏ ਆਪੇ ਕੀਮਤ ਕੌਣ ਅਭੇਵੇ ਤੰਤ ਮੰਤ ਪਾਖੰਡ ਨਾ ਜਾਣਾ RAM ਹਿਰਦੈ ਮਨ ਮਾਨਿਆ ਅੰਜਨ ਨਾਮ ਤਿਸੈ ਤੇ ਸੂਝੈ ਗੁਰ ਸਬਦੀ ਸੱਚ ਜਾਣਿਆ ਸਾਜਣ ਹੋਵਣ ਆਪਣੇ ਕਿਉ ਪਰ ਘਰ ਜਾਹੀ ਸਾਜਣ ਰਾਤੇ ਸੱਚ ਕੇ ਸੰਗੇ ਮਨ ਮਾਈ ਮਨ ਮਾਹੇ ਸਾਜਣ ਕਰਹਿ ਰਲਿਆ ਕਰਮ ਧਰਮ ਸਵਾਇਆ 68 ਤੀਰਥ ਪੁੰਨ ਪੂਜਾ ਨਾਮ ਸਾਚਾ ਭਾਇਆ ਆਪ ਸਾਜੇ ਥਾਪ ਵੇਖੈ ਤਿਸੈ ਪਾਣਾ ਪਾਇਆ ਸਾਜਣ ਰੰਗ ਰੰਗੀ ਲੜੇ ਰੰਗ ਲਾਲ ਬਨਾਇਆ ਅੰਧਾ ਆਗੂ ਜੇ ਥਿਐ ਕਿਉ ਪਾਦਰ ਜਾਣੈ ਆਪ ਮੁਸਹਿਮਤ ਹੋਛੀਐ ਕਿਉ ਰਾਹ ਹੋ ਪਛਾਣੈ ਕਿਉ ਰਾਹੇ ਜਾਵੈ ਮਹਲ ਪਾਵੈ ਅੰਧ ਕੀਮਤ ਅੰਧਲੀ ਬਿਨ ਨਾਮ ਹਰ ਕੇ ਕਛ ਨਾ ਸੂਜੈ ਅੰਧ ਬੂਡੋ ਧੰਦਲੀ ਦਿਨ ਰਾਤ ਚਾਨਣ ਚਾਉ ਵਿਜੈ ਸ਼ਬਦ ਗੁਰ ਕਾ ਮਨ ਵਸੈ ਕਰ ਜੋੜ ਗੁਰ ਪਹਿ ਕਰ ਬਿਨੰਤੀ ਰਾਹੋ ਪਾਧਰ ਗੁਰ ਦਸੈ ਮਨ ਪਰਦੇਸੀ ਜੇਥਿਐ ਸਭ ਦੇਸ ਪਰਾਇਆ ਕਿਸ ਪੈ ਖੋਲੋ ਗੰਠੜੀ ਦੁਖੀ ਭਰ ਆਇਆ ਦੁਖੀ ਭਰ ਆਇਆ ਜਗ ਸਵਾਇਆ ਕੌਣ ਜਾਣੈ ਬਿਦ ਮੇਰੀਆ ਆਵਣੇ ਜਾਵਣੇ ਖਰੇ ਡਰਾਵਣੇ ਟੋਟ ਨਾ ਆਵੇ ਫੇਰੀਆ ਨਾਮ ਵਿਹੂਣੇ ਊਣੇ ਚੂਣੇ ਨਾ ਗੁਰ ਸਭ ਸੁਣਾਇਆ ਮਨ ਪਰਦੇਸੀ ਜੇ ਥੀਐ ਸਭ ਦੇਸ ਪਰਾਇਆ ਗੁਰਮਾਲੀ ਘਰ ਆਪਣਾ ਸੋ ਭਰਪੁਰ ਨਾ ਸੇਵਕ ਸੇਵਾ ਤਾਂ ਕਰੇ ਸਚ ਸ਼ਬਦ ਪਤੀਣਾ ਸਬਦੇ ਭਤੀਜੈ ਅੰਕ ਪੀਜੈ ਸੋ ਮਹਾਰ ਮਹਲਾ ਅੰਤਰੇ ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤ ਨਿਰੰਤਰੇ ਗੁਰ ਸ਼ਬਦ ਮੇਲਾ ਤਾਂ ਸੁਹੇਲਾ ਬਾਜੰਤ ਅਨਹਦ ਬੀਣਾ ਗੁਰ ਮਹਲੀ ਘਰ ਆਪਣਾ ਸੋ ਭਰਪੁਰ ਲੀਣਾ ਕੀਤਾ ਕਿਆ ਸਾ ਲਾਈਐ ਕਰ ਵੇਖੈ ਸੋਈ ਤਾਕੀ ਕੀ ਕੀਮਤ ਨਾ ਪਵੈ ਜੇ ਲੋਚੈ ਕੋਈ ਕੀਮਤ ਸੋ ਪਾਵੈ ਆਪ ਜਾਣ ਆਵੈ ਆਪ ਭੁੱਲ ਨ ਭੁੱਲੇ ਜੈ ਜੈਕਾਰ ਕਰਹਿ ਤੁਧ ਭਾਵੈ ਗੁਰ ਕੈ ਸਬਦ ਅਮੁੱਲੇ ਹੀੜੋ ਰੀਤ ਕਰੋ ਬੇਨੰਤੀ ਸਾਥ ਨਾ ਛੋਡੋ ਭਾਈ ਨਾਨਕ ਜਿਨ ਕਰ ਦੇਖਿਆ ਦੇਵੈ ਮਤ ਸਾਈ ਰਾਗ ਸੂਹੀ ਛੰਤ ਮਹੱਲਾ ਤੀਜਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸੁਖ ਸੋਹਿਲੜਾ ਹਰਿ ਧਿਆਵਹੁ ਗੁਰਮੁਖਿ ਹਰਿ ਫਲ ਪਾਵਹੁ ਗੁਰਮੁਖ ਫਲ ਪਾਵਹੁ ਹਰਿ ਨਾਮ ਤੇ ਆਵਹੁ ਜਨਮ ਜਨਮ ਕੇ ਦੁਖ ਨਿਵਾਰੇ ਬਲਿਹਾਰੀ ਗੁਰੇ ਆਪਣੇ ਬਿਟਹੁ ਜਿਨ ਕਾਰਜ ਸਭ ਸਵਾਰੇ ਹਰ ਪ੍ਰਭ ਕਿਰਪਾ ਕਰੇ ਹਰ ਜਾਪਹੁ ਸੁਖ ਫਲ ਹਰ ਜਨ ਪਾਵਹੁ ਨਾਨਕ ਕਹਿ ਸੁਣੋ ਜਨ ਭਾਈ ਸੁਖ ਸੋਹਿਲੜਾ ਹਰਿ ਧਿਆਵਹੁ ਸੋਹਣੇ ਹਰ ਗੁਣ ਪੀਨੇ ਸਾਜ ਸੁਭਾਏ ਗੁਰਮਤਿ ਸਾਜੇ ਨਾਮ ਧਿਆਏ ਜਿਨ ਕੋ ਧੁਰ ਲਿਖਿਆ ਤਿਨ ਗੁਰ ਮਿਲਿਆ ਤਿਨ ਜਨਮ ਮਰਨ ਪਉ ਭਾਗਾ ਅੰਦਰੋ ਦੁਰਮਤ ਦੂਜੀ ਖੋਈ ਸੋ ਜਨ ਹਰਿ ਲਿਵ ਲਾਗਾ ਜਿਨ ਕੋ ਕਿਰਪਾ ਕੀਨੀ ਮੇਰਾ ਸੁਆਮੀ ਤਿਨ ਅਨੰਦਨ ਹਰ ਗੁਣ ਗਾਏ ਸੁਣ ਮਨ ਪੀਨੇ ਸਾਹ ਸੁਹਾਏ ਜੁਗ ਮਹਿ ਰਾਮ ਨਾਮ ਨਿਸਤਾਰਾ ਗੁਰ ਤੇ ਉਪਜੈ ਸ਼ਬਦ ਵਿਚਾਰਾ ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ ਜਿਸ ਕਿਰਪਾ ਕਰੇ ਸੋ ਪਾਏ ਸਾਜੇ ਗੁਣ ਗਾਵੇ ਦਿਨ ਰਾਤੀ ਕਿਲ ਵਿਖ ਸਭ ਆਏ ਸਭ ਕੋ ਤੇਰਾ ਤੂੰ ਸਭਨਾ ਕਾ ਹਉ ਤੇਰਾ ਤੂੰ ਹਮਾਰਾ ਜੁਗ ਮਹਿ ਰਾਮ ਨਾਮ ਨਿਸਤਾਰਾ ਸਾਧਨੇ ਆਏ ਬੁੱਠੇ ਘਰ ਮਾਹੀ ਹਰ ਗੁਣ ਗਾਵੇ ਤ੍ਰਿਪਤੈ ਖਾਈ ਹਰ ਗੁਣ ਗਾਏ ਸਦਾ ਤ੍ਰਿਪਤਾ ਸੀ ਫਿਰ ਭੂਖ ਨਾ ਲਾਗੈ ਆਏ ਦਾਹ ਦਿਸ ਪੂਜ ਹੋਵੇ ਹਰ ਜਨ ਕੀ ਜੋ ਹਰ ਹਰ ਨਾਮ ਤੇ ਆਏ ਨਾਨਕ ਹਰਿ ਆਪੇ ਜੋੜ ਵਿਛੋੜੇ ਹਰ ਬਿਨ ਕੋ ਦੂਜਾ ਨਾਹੀ ਸਾਧਨ ਆਏ ਬੁੱਠੇ ਘਰ ਮਾਹੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਮਹੱਲਾ ਤੀਜਾ ਘਰ ਤੀਜਾ ਭਗਤ ਜਨਾ ਕੀ ਹਰਿ ਜੀ ਰਾਖੈ ਜੁਗ ਜੁਗ ਰਖਦਾ ਆਇਆ RAM ਸੋ ਭਗਤ ਜੋ ਗੁਰਮੁਖ ਹੋਵੈ ਹਉਮੈ ਸਭ ਜਲਾਇਆ RAM ਹਉਮੈ ਸਭ ਜਲਾਇਆ ਮੇਰੇ ਹਰਿ ਪਾਇਆ ਜਿਸ ਦੀ ਸਾਚੀ ਬਾਣੀ ਸੱਚੀ ਭਗਤ ਕਰਹਿ ਦਿਨ ਰਾਤੀ ਗੁਰਮੁਖ ਆਖ ਵਖਾਣੀ ਭਗਤਾ ਕੀ ਚਾਲ ਸੱਚੀ ਅਤ ਨਿਰਮਲ ਨਾਮ ਸੱਚਾ ਮਨ ਭਾਇਆ ਨਾਨਕ ਭਗਤ ਸੋਹੈ ਦਰ ਸਾਚੈ ਜਿਨਨੇ ਸਚੋ ਸਚ ਕਮਾਇਆ ਹਰਿ ਭਗਤਾ ਕੀ ਜਾਤ ਪਤ ਹੈ ਭਗਤ ਹਰ ਕੈ ਨਾਮ ਸਮਾਣੇ RAM ਹਰਿ ਭਗਤ ਕਰਹਿ ਵਿੱਚੋ ਆਪ ਹੈ ਜਿਨ ਗੁਣ ਅਵਗਣ ਪਛਾਣੇ RAM ਗੁਣ ਔਗਣ ਪਛਾਣੈ ਹਰ ਨਾਮ ਖਾਣੈ ਪੈ ਭਗਤ ਮੀਠੀ ਲਾਗੀ ਆਣ ਦਿਨ ਭਗਤ ਕਰਹਿ ਦਿਨ ਰਾਤੀ ਘਰ ਹੀ ਮਹਿ ਬੈਰਾਗੀ ਭਗਤੀ ਰਾਤੇ ਸਦਾ ਮਨ ਨਿਰਮਲ ਹਰ ਜਿਉ ਵੇਖੈ ਸਦਾ ਨਾਲੇ ਨਾਨਕ ਸੇ ਭਗਤ ਹਰ ਕੈ ਦਰਸਾਚੇ ਦਿਨ ਨਾਮ ਸੰਭਾਲੇ ਮਾਨਮੁਖ ਭਗਤ ਕਰਹਿ ਬੇਨ ਸਤਗੁਰ ਬੇਨ ਸਤਗੁਰ ਭਗਤ ਨਾ ਹੋਈ RAM ਹਉ ਮੈਂ ਮਾਇਆ ਰੂਪ ਵਿਆਪੇ ਮਰ ਜਨਮ ਹੈ ਦੁਖ ਹੋਈ RAM ਮਰ ਜਨਮ ਹੈ ਦੁਖ ਹੋਈ ਦੂਜੈ ਭਾਏ ਪਰਜ ਵਿਗੋਈ ਬਿਨ ਗੁਰ ਤਤ ਨਾ ਜਾਣਿਆ ਭਗਤੀ ਵਿਹੂਣਾ ਸਭ ਜਗ ਭਰਮਿਆ ਅੰਤ ਗਿਆ ਪਛਤਾਨਿਆ ਕੋਟ ਮੱਥੇ ਕਿਨੈ ਪਛਾਣਿਆ ਹਰ ਨਾਮਾ ਸਚ ਸੋਈ ਨਾਨਕ ਨਾਮ ਮਿਲੈ ਵਡਿਆਈ ਦੂਜੈ ਭਾਏ ਪਤ ਖੋਈ ਭਗਤਾ ਕਹਿ ਘਰ ਕਾਰਜ ਸਾਚਾ ਹਰਿ ਗੁਣ ਸਦਾ ਵਖਾਣੇ RAM ਭਗਤ ਖਜ਼ਾਨਾ ਆਪੇ ਦੀਆ ਕਾਲ ਕੰਟਕ ਮਾਰ ਸਮਾਣੇ RAM ਕਾਲ ਕੰਟਕ ਮਾਰ ਸਮਾਣੇ ਹਰਿ ਮਨ ਭਾਣੇ ਨਾਮ ਨਿਧਾਨ ਸਚ ਪਾਇਆ ਸਦਾ ਅਖੁੱਟ ਕਦੇ ਨਾਨਕ ਖੁਟੈ ਹਰਿ ਦੀਆ ਸਾਹ ਸੁਭਾਇਆ ਹਰਿ ਜਨ ਉੱਚੇ ਸਦ ਹੀ ਉੱਚੇ ਗੁਰ ਕੈ ਸਭ ਸੁਹਾਇਆ ਨਾਨਕ ਆਪੇ ਬਖਸ਼ ਮਿਲਾਏ ਜੁਗ ਜੁਗ ਸੋਭਾ ਪਾਇਆ ਸੂਹੀ ਮਹੱਲਾ ਤੀਜਾ ਸਬਦ ਸਚੈ ਸਚ ਸੋਹਿਲਾ ਜਿਥੈ ਸੱਚੇ ਕਾ ਹੋਏ ਵਿਚਾਰੋ RAM ਹਉ ਮੈਂ ਸਭ ਕਿਰਵੇ ਕਾਟੇ ਸਾਥ ਰਖਿਆ ਔਰ ਧਾਰੇ RAM ਸਤ ਰਖਿਆ ਔਰ ਧਾਰੇ ਦੁੱਤਰ ਤਾਰੇ ਫਿਰ ਭਉਜਲ ਤਰਨ ਨ ਹੋਈ ਸੱਚਾ ਸਤਗੁਰ ਸੱਚੀ ਬਾਣੀ ਜਿਨ ਸੱਚ ਵਿਖਾਲਿਆ ਸੋਈ ਸਾਚੇ ਗੁਣ ਗਾਵੈ ਸੱਚ ਸੁਮਾਵੈ ਸੱਚ ਵੇਖੈ ਸਭ ਸੋਈ ਨਾਨਕ ਸਾਚਾ ਸਾਹਿਬ ਸਾਚੀ ਨਾਈ ਸੱਚ ਨਿਸਤਾਰਾ ਹੋਈ ਸਾਚੈ ਸਤਿਗੁਰ ਸਾਚ 부ਝਾਇਆ ਪਾਤਿ ਰਾਖੈ ਸਚ ਸੋਈ RAM ਸੱਚਾ ਭੋਜਨ ਭਾਉ ਸੱਚਾ ਹੈ ਸੱਚੈ ਨਾਮ ਸੁਖ ਹੋਈ RAM ਸਾਚੈ ਨਾਮ ਸੁਖ ਹੋਈ ਮਰੈ ਨਾ ਕੋਈ ਗਰਭ ਨ ਜੂਨੀ ਵਾਸਾ ਜੋਤੀ ਜੋਤ ਮਿਲਾਈ ਸਚ ਸਮਾਈ ਸਚ ਨਾਏ ਪ੍ਰਗਾਸਾ ਜਿਨਨੀ ਸਚ ਜਾਤਾ ਸੇ ਸੱਚੇ ਹੋਏ ਆਨੰਦਨ ਸਚ ਧਿਆਏ ਨੇ ਨਾਨਕ ਸਚ ਨਾਮ ਜਿਨ ਹਿਰਦੈ ਵਸਿਆ ਨਾ ਵੀ ਛੜ ਦੁਖ ਪਾਇਨ ਸੱਚੀ ਬਾਣੀ ਸੱਚੇ ਗੁਣ ਗਾਵੈ ਤਿਤ ਘਰ ਸੋਹਿਲਾ ਹੋਈ RAM ਨਿਰਮਲ ਗੁਣ ਸਾਚੇ ਤਨ ਮਨ ਸਾਚਾ ਵਿਜ ਸਾਚਾ ਪੁਰਖ ਪ੍ਰਭ ਸੋਈ RAM ਸਭ ਸੱਚ ਵਰਤਾ ਸਚੋ ਬੋਲੇ ਜੋ ਸੱਚ ਕਰੈ ਸੋ ਹੋਈ ਜਹ ਦੇਖਾ ਤਾ ਸੱਚ ਪਸਰਿਆ ਅਵਰ ਨ ਦੂਜਾ ਕੋਈ ਸੱਚੇ ਉਪਜੈ ਸਾਜ ਸਮਾਵੈ ਮਰ ਜਨਮੈ ਦੂਜਾ ਹੋਈ ਨਾਨਕ ਸਭ ਕਿਸ ਆਪੇ ਕਰਤਾ ਆਪ ਕਰਾਵੈ ਸੋਈ ਸੱਚੇ ਭਗਤ ਸੋ ਹੈ ਦਰਬਾਰੇ ਸੱਚੋ ਸੱਚ ਬਖਾਣੇ RAM ਕਟ ਅੰਤਰੇ ਸਾਚੀ ਬਾਣੀ ਸਾਚੋ ਆਪ ਪਛਾਣੇ RAM ਆਪ ਪਛਾਣੈ ਤਾ ਸਚ ਜਾਣੈ ਸਾਚੇ ਸੋਜੀ ਹੋਈ ਸੱਚਾ ਸਭ ਸੱਚੀ ਐ ਸੋ ਬਾ ਸਾਚੇ ਹੀ ਸੁਖ ਹੋਈ ਸਾਚ ਰਤੇ ਭਗਤ ਇਕ ਰੰਗੀ ਦੂਜਾ ਰੰਗ ਨ ਕੋਈ ਨਾਨਕ ਜਿਸ ਕੋ ਮਸਤਕ ਲਿਖਿਆ ਤਿਸ ਸੱਚ ਪ੍ਰਾਪਤ ਹੋਈ ਸੂਹੀ ਮਹਲਾ ਤੀਜਾ ਜੁਗ ਚਾਰੇ ਧਨ ਜੇ ਪਵੈ ਬਿਨ ਸਤਗੁਰ ਸੋਹਾਗ ਨ ਹੋਈ RAM ਨਿਹਚਲ ਰਾਜ ਸਦਾ ਹਰਿ ਕੇਰਾ ਤਿਸ ਵੇਲੇ ਅਵਰ ਨਾ ਕੋਈ RAM ਤਿਸ ਵੇਲੇ ਅਵਰ ਨਾ ਕੋਈ ਸਦਾ ਸਹਿ ਸੋਈ ਗੁਰਮੁਖੀ ਏਕੋ ਜਾਣਿਆ ਤਨ ਪੇਰ ਮੇਲਾਵਾ ਹੋਆ ਗੁਰਮਤਿ ਮਨ ਮਾਨਿਆ ਸਤਿਗੁਰ ਮਿਲਿਆ ਤਾਰਿ ਪਾਇਆ ਬਿਨ ਹਰਿ ਨਾਵੇ ਮੁਕਤ ਨ ਹੋਈ ਨਾਨਕ ਕਾਮਣੀ ਕੰਤੈ ਰਾਵੇ ਮਨ ਮਾਨਿਆ ਸੁਖ ਹੋਈ ਸਤਿਗੁਰ ਸੇਵ ਤਨ ਬਾਲੜੀਏ ਹਰ ਵਰ ਪਾਵੈ ਸੋਈ RAM ਸਦਾ ਹੋਵੈ ਆਗਣੀ ਫਿਰ ਮੈਲਾ ਵੇਸ ਨ ਹੋਈ RAM ਫਿਰ ਮੈਲਾ ਵੇਸ ਨਾ ਹੋਈ ਗੁਰਮੁਖ ਬੂਝੈ ਕੋਈ ਖਉਮੈ ਵਾਰ ਪਛਾਣਿਆ ਕਰਨੀ ਕਾਰ ਕਮਾਵੈ ਸਭ ਸਮਾਵੈ ਅੰਤਰੀ ਏਕੋ ਜਾਣਿਆ ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ ਨਾਨਕ ਕਾਮਣ ਫਿਰ ਰਾਵੇ ਆਪਣਾ ਰਵ ਰਹਾ ਪ੍ਰਭ ਸੋਈ ਗੁਰ ਕੀ ਕਾਰ ਕਰੇ ਤਨ ਬਾਲੜੀਏ ਹਰ ਵਾਰ ਦੇ ਮਿਲਾਏ RAM ਹਰ ਕੈ ਰੰਗ ਰਤੀ ਐ ਕਾਮਣੀ ਮੇਲ ਪ੍ਰੀਤਮ ਸੁਖ ਪਾਏ RAM ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤੈ ਸਭ ਥਾਈ ਸੱਚਾ ਸਿਵਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ ਹਰ ਸੁਖ ਦਾਤਾ ਸਬਦ ਵਿਚਾਤਾ ਕਾਮਣ ਲਿਆ ਕੰਠ ਲਾਏ ਨਾਨਕ ਮਹਲੀ ਮਾਹਲ ਪਛਾਣੈ ਗੁਰਮਤੀ ਹਰਿ ਪਾਏ ਸਾ ਤਨ ਬਾਲੀ ਤੁਰ ਮੇਲੀ ਮੇਰਾ ਪ੍ਰਭ ਆਪ ਮਿਲਾਈ RAM ਗੁਰਮਤੀ ਕਰ ਚਾਨਣ ਹੋਆ ਪ੍ਰਭ ਰਵ ਰਹਾ ਸਭ ਥਾਈ RAM ਪ੍ਰਭ ਰਾਵ ਰਹਾ ਸਭ ਥਾਈ ਮਨ ਵਸਾਈ ਪੂਰਵ ਲਿਖਿਆ ਪਾਇਆ ਸੇ ਸੁਖਾਲੀ ਮੇਰੇ ਪ੍ਰਭ ਭਾਣੀ ਸਚ ਸੀਗਾਰ ਬਣਾਇਆ ਕਾਵਣ ਨਿਰਮਲ ਹਉਮੈ ਮਲ ਖੋਈ ਗੁਰਮਤਿ ਸਚ ਸਮਾਈ ਨਾਨਕ ਆ ਮਿਲਾਈ ਕਰਤਾ ਨਾਮ ਨਵੈ ਦੇ ਪਾਈ ਸੂਹੀ ਮਹੱਲਾ ਤੀਜਾ ਹਰ ਖਰੇ ਹਰ ਗੁਣ ਗਾਵੋ ਹਰ ਗੁਰਮੁਖੇ ਪਾਏ RAM ਅਨੰਦਨੋ ਸ਼ਬਦ ਰਵੋ ਅਨਹਦ ਸ਼ਬਦ ਵਜਾਏ RAM ਅਨਹ ਸ਼ਬਦ ਵਜਾਏ ਹਰ ਜਿਉ ਘਰ ਆਏ ਹਰਿ ਗੁਣ ਗਾਵਹੁ ਨਾਰੀ ਅਨ ਦਿਨ ਭਗਤ ਕਰਹਿ ਗੁਰੇ ਆਗੈ ਸਾ ਧਨ ਕੰਤ ਪਿਆਰੀ ਗੁਰ ਕਾ ਸ਼ਬਦ ਵਸਿਆ ਘਟੇ ਅੰਤਰੇ ਸੇ ਜਨ ਸਭ ਸੁਹਾਏ ਨਾਨਕ ਤਿਨ ਘਰਿ ਸਾਧੀ ਸੋਹਿਲਾ ਹਰਿ ਕਰ ਕਿਰਪਾ ਘਰ ਆਏ ਭਗਤਾ ਮਾਨੇ ਆਨੰਦ ਪਿਆ ਹਰਿ ਨਾਮ ਰਹੇ ਦਿਵਲਾਏ RAM ਗੁਰਮੁਖੀ ਮਨ ਨਿਰਮਲ ਹੋਵਾ ਨਿਰਮਲ ਹਰਿ ਗੁਣ ਗਾਏ RAM ਨਿਰਮਲ ਗੁਣ ਗਾਏ ਨਾਮ ਮਨ ਵਸਾਏ ਹਰ ਕੀ ਅੰਮ੍ਰਿਤ ਬਾਣੀ ਜਿਨ ਮਨ ਵਸਿਆ ਸਈ ਜਨ ਨਿਸਤਰੇ ਘਟ ਘਟ ਸਭ ਸਮਾਣੀ ਤੇਰੇ ਗੁਣ ਗਾਵਹਿ ਸਾਜ ਸਮਾਵਹਿ ਸਬਦੇ ਮੇਲ ਮਿਲਾਏ ਨਾਨਕ ਸਫਲ ਜਨਮ ਤਿਨ ਕੇਰਾ ਜੇ ਸਤਗੁਰ ਹਰਿ ਮਾਰਗ ਪਾਏ ਸੰਤ ਸੰਗਤ ਸਿਉ ਮੇਲ ਪਿਆ ਹਰਿ ਹਰਿ ਨਾਮ ਸਮਾਏ RAM ਗੁਰ ਕੈ ਸਬਦ ਸਦ ਜੀਵਨ ਮੁਕਤ ਪਏ ਹਰਿ ਕੈ ਨਾਮ ਲਾਏ RAM ਹਰੀ ਨਾਮ ਚਿਤ ਲਾਏ ਗੁਰ ਮੇਲ ਮਿਲਾਏ ਮਨੁਆ ਰਤਾ ਹਰੀ ਨਾਲੇ ਸੁਖ ਦਾਤਾ ਪਾਇਆ ਮੋਹ ਚੁਕਾਇਆ ਅਨੰਦ ਨਾਮ ਸੰਭਾਲੇ ਗੁਰ ਸਬਦੇ ਰਾਤਾ ਸਾਜੇ ਮਾਤਾ ਨਾਮ ਮਨ ਵਸਾਏ ਨਾਨਕ ਤਿਨ ਘਰ ਸਾਧੀ ਸੋਹਿਲਾ ਜੇ ਸਤਗੁਰ ਸੇਵ ਸਮਾਏ ਬਿਨ ਸਤਗੁਰ ਜਗ ਭਰਮ ਭੁਲਾਇਆ ਹਰ ਕਾ ਮਾਲ ਨਾ ਪਾਇਆ RAM ਗੁਰਮੁਖੇ ਇਕ ਮੇਲ ਮਿਲਾਇਆ ਤਿਨ ਕੇ ਦੂਖ ਗਵਾਇਆ RAM ਤਿਨ ਕੇ ਦੂਖ ਗਵਾਇਆ ਜਾ ਹਰ ਮਨ ਪਾਇਆ ਸਦਾ ਗਾਵਹਿ ਰੰਗ ਰਾਤੇ ਹਰਿ ਕੇ ਭਗਤ ਸਦਾ ਜਨ ਨਿਰਮਲ ਜੁਗ ਜੁਗ ਸਦ ਹੀ ਜਾਤੇ ਸਾਚੀ ਭਗਤ ਕਰਹਿ ਦਰ ਜਾਪਹਿ ਘਰ ਦਰ ਸੱਚਾ ਸੋਈ ਨਾਨਕ ਸੱਚਾ ਸੋਹਿਲਾ ਸੱਚੀ ਸਚ ਬਾਣੀ ਸਬਦੇ ਹੀ ਸੁਖ ਹੋਈ ਸੂਹੀ ਮਹੱਲਾ ਤੀਜਾ ਜੇ ਲੋੜੈ ਵਰ ਬਾਲੜੀਏ ਤਾ ਗੁਰ ਚਰਨੀ ਚਿਤ ਲਾਏ RAM ਸਦਾ ਹੋਐ ਸੋਹਾਗਣੀ ਹਰ ਜਿਉ ਮਰੈ ਨਾ ਜਾਏ RAM ਹਰ ਜੀਉ ਮਰੈ ਨ ਜਾਏ ਗੁਰ ਕੈ ਸਾਜ ਸੁਭਾਏ ਸਾ ਤਨ ਕੰਤ ਪਿਆਰੀ ਸਚ ਸੰਜਮ ਸਦਾ ਹੈ ਨਿਰਮਲ ਗੁਰ ਕੈ ਸਭ ਸੀਗਾਰੀ ਮੇਰਾ ਪ੍ਰਭ ਸਾਚਾ ਸਦੀ ਸਾਚਾ ਜਿਨ ਆਪੇ ਆਪ ਉਪਾਇਆ ਨਾਨਕ ਸਦਾ ਫਿਰ ਰਾਵੇ ਆਪਣਾ ਜਿਨ ਗੁਰ ਚਰਣੀ ਚਿਤ ਲਾਇਆ ਫਿਰ ਪਾਇੜਾ ਬਾਲੜੀਏ ਅਨੰਦਨ ਸਾਜੇ ਮਾਤੀ RAM ਗੁਰਮਤੀ ਮਨ ਅਨੰਦ ਪਿਆ ਤਿਤ ਤਨ ਮੈਲ ਨਾ ਰਾਤੀ RAM ਤੇਤਨ ਮਹਿਲ ਨਰਾਤੀ ਹਰ ਪ੍ਰਭ ਰਾਤੀ ਮੇਰਾ ਪ੍ਰਭ ਵੇਰ ਮਿਲਾਏ ਆਨੰਦ ਰਾਵੇ ਹਰ ਪ੍ਰਭ ਆਪਣਾ ਵਿਚੋ ਆਪ ਗਵਾਏ ਗੁਰਮਤ ਪਾਇਆ ਸਾਜ ਮਿਲਾਇਆ ਆਪਣੇ ਪ੍ਰੀਤਮ ਰਾਤੀ ਨਾਨਕ ਨਾਮ ਮਿਲੈ ਵਡਿਆਈ ਪ੍ਰਭ ਰਾਵੇ ਰੰਗ ਰਾਤੀ ਪਿਰ ਰਾਵੇ ਰੰਗ ਰਾਤਰੀਏ ਪਿਰ ਕਾ ਮਹਲ ਤਿਨ ਪਾਇਆ RAM ਸੋ ਸਹੋ ਅਤਿ ਨਿਰਮਲ ਦਾਤਾ ਜਿਨ ਵਿਚੋ ਆਪ ਗਵਾਇਆ RAM ਵਿਚੋ ਮੋਚ ਕਾਇਆ ਜਾ ਹਰਿ ਪਾਇਆ ਹਰ ਕਾਮਨ ਮਨ ਭਾਣੀ ਦਿਨ ਗੁਣ ਗਾਵੈ ਨਿਤ ਸਾਚੇ ਕਥੇ ਅਕਥ ਕਹਾਣੀ ਜੋਗ ਚਾਰੇ ਸਾਚਾ ਏਕੋ ਵਰਤੈ ਬਿਨ ਗੁਰ ਕਿਰਾ ਨਾ ਪਾਇਆ ਨਾਨਕ ਰੰਗ ਰਵੈ ਰੰਗ ਰਾਤੀ ਜਿਨ ਹਰ ਸੇਤੀ ਚਿਤ ਲਾਇਆ ਕਾਮਣ ਮਨ ਸੋਹਿਲੜਾ ਸਾਧਨ ਮਿਲੇ ਪਿਆਰੇ RAM ਗੁਰਮਤੀ ਮਨ ਨਿਰਮਲ ਹੋਆ ਹਰ ਰਾਖਿਆ ਔਰ ਧਾਰੇ RAM ਹਰ ਰਾਖਿਆ ਔਰ ਧਾਰੇ ਆਪਣਾ ਕਾਰਿ ਸਵਾਰੇ ਗੁਰਮਤੀ ਹਰ ਜਾਤਾ ਪ੍ਰੀਤਮ ਮੋਹੇ ਲਿਆ ਮਨ ਮੇਰਾ ਪਾਇਆ ਕਰਮ ਵਿਧਾਤਾ ਸਤਿਗੁਰ ਸੇਵ ਸਲਾਹ ਸੁਖ ਪਾਇਆ ਹਰ ਵਸਿਆ ਮਨ ਮੁਰਾਰੇ ਨਾਨਕ ਮੇਲ ਲਈ ਗੁਰ ਆਪਣੈ ਗੁਰ ਕੈ ਸਭ ਸਵਾਰੇ ਸੂਹੀ ਮਹੱਲਾ ਤੀਜਾ ਸੋਹਿ ਲੜਾ ਹਰੇ RAM ਨਾਮ ਗੁਰ ਸਭ ਦੀ ਵਿਚਾਰੇ RAM ਹਰ ਮਨ ਤਨੋ ਗੁਰਮੁਖ ਪੀਜੈ RAM ਨਾਮ ਪਿਆਰੇ RAM RAM ਨਾਮ ਪਿਆਰੇ ਸਭ ਕੋ ਲੋਧਾਰੇ RAM ਨਾਮ ਮੁਖ ਬਾਣੀ ਆਵਣ ਜਾਣ ਰਹੇ ਸੁਖ ਪਾਇਆ ਕਰ ਅਨਹਦ ਸੁਰ ਸਮਾਣੀ ਹਾਰੇ ਹਰਿ ਏਕੋ ਪਾਇਆ ਹਰ ਪ੍ਰਭ ਨਾਨਕ ਕਿਰਪਾ ਧਾਰੇ ਸੋਇ ਲੜਾ ਹਰਿ ਰਾਮ ਨਾਮ ਗੁਰ ਸਬਦੀ ਵਿਚਾਰੇ ਹਮ ਨੀਵੀ ਪ੍ਰਭ ਆਤੀ ਉਚਾ ਕਿਉ ਕਰ ਮਿਲਿਆ ਜਾਏ ਰਾਮ ਗੁਰ ਮੇਲੀ ਬਹੁ ਕਿਰਪਾ ਧਾਰੀ ਹਰ ਕੈ ਸਭ ਸੁਭਾਏ ਰਾਮ ਮਿਲ ਸਭ ਸੁਭਾਏ ਆਪ ਗਵਾਏ ਰੰਗ ਸਿਉ ਰਲਿਆ ਮਾਣੇ ਸੇ ਸੁਖਾਲੀ ਜਾ ਪ੍ਰਭ ਭਾਇਆ ਹਰ ਹਰ ਨਾਮ ਸਮਾਣੇ ਨਾਨਕ ਹਾਗਣ ਸਾ ਵਡ ਭਾਗੀ ਜੇ ਚੱਲੈ ਸਤਿਗੁਰ ਭਾਏ ਹਮ ਨੀਵੀ ਪ੍ਰਭ ਅਤੀ ਉਚਾ ਕਿਉ ਕਰਿ ਮਿਲਿਆ ਜਾਏ RAM ਕਾਟ ਕਟੇ ਸਭਨਾ ਵਿਧੀ ਏਕੋ ਏਕੋ RAM ਪਤਾਰੋ RAM ਇਕਨਾ ਪ੍ਰਭ ਦੂਰ ਵਸੈ ਇਕਨਾ ਮਨ ਆਧਾਰੋ RAM ਇਕਨਾ ਮਨ ਆਧਾਰੋ ਸਿਰਜਣਹਾਰੋ ਵਡ ਭਾਗੀ ਗੁਰ ਪਾਇਆ ਘਟ ਘੜੇ ਹਰ ਪ੍ਰਭ ਏਕੋ ਸੁਆਮੀ ਗੁਰਮੁਖ ਅਲਖ ਲਖਾਇਆ ਸਾਜੇ ਅਨੰਦ ਹੋਆ ਮਨ ਮਾਨਿਆ ਨਾਨਕ ਬ੍ਰਹਮ ਵਿਚਾਰੋ ਘਟ ਘਟੇ ਸਭਨਾ ਵਿੱਚ ਏਕੋ ਏਕੋ RAM ਪਤਾਰੋ RAM ਗੁਰ ਸੇਵਨ ਸਤਗੁਰ ਦਾਤਾ ਹਰਿ ਹਰਿ ਨਾਮ ਸਮਾਇਆ RAM ਹਰਿ ਧੂੜ ਦੇਵਹੁ ਮੈਂ ਪੂਰੇ ਗੁਰ ਕੀ ਹਮ ਪਾਪੀ ਮੁਕਤ ਕਰਾਇਆ RAM ਪਾਪੀ ਮੁਕਤ ਕਰਾਏ ਆਪ ਗਵਾਏ ਨਿਜ ਕਰ ਪਾਇਆ ਵਾਸਾ ਵਿਵੇਕ ਬੁੱਧੀ ਸੁਖ ਰਹਿਣ ਵਿਹਾਣੀ ਗੁਰਮਤਿ ਨਾਮ ਪ੍ਰਗਾਸਾ ਹਰਿ ਹਰਿ ਅਨੰਦ ਪਿਆ ਦਿਨ ਰਾਤੀ ਨਾਨਕ ਹਰਿ ਮੀਠ ਲਗਾਏ ਗੁਰ ਸੇਵਨ ਸਤਗੁਰ ਦਾਤਾ ਹਰਿ ਹਰਿ ਨਾਮ ਸੁਮਾਏ ਰਾਗ ਸੂਹੀ ਮਹੱਲਾ ਚੌਥਾ ਅਛੰਤ ਘਰ ਪਹਿਲਾ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਸਤਿਗੁਰੂ ਪੁਰਖ ਮਿਲਾਏ ਅਵਗਣ ਵਿਕਣਾ ਗੁਣ ਰਵਾ ਬਲਰਾਮ ਜੀਓ ਹਰ ਹਰ ਨਾਮ ਧਿਆਏ ਗੁਰਬਾਣੀ ਨਿਤ ਨਿਤ ਚਵਾ ਬਲਰਾਮ ਜੀਓ ਗੁਰਬਾਣੀ ਸਦ ਮੀਠੀ ਲਾਗੀ ਪਾ ਵਿਕਾਰ ਗਵਾਇਆ ਹਉ ਮੈਂ ਰੋ ਗਿਆ ਪਉ ਪਾਗਾ ਸਾਜੇ ਸਾਜ ਮਿਲਾਇਆ ਕਾਇਆ ਸੇਜ ਗੁਰ ਸਭ ਸੁਖਾਲੀ ਗਿਆਨ ਤਤ ਕਰ ਭੋਗੋ ਅਣ ਦਿਨ ਸੁਖ ਮਾਣੇ ਨਿਦਰ ਲਿਆ ਨਾਨਕ ਧੁਰ ਸੰਜੋਗੋ ਸਤ ਸੰਤੋ ਕਰ ਭਾਉ ਕੁੜਮ ਕੁੜਮਾਈ ਆਇਆ ਬਲਰਾਮ ਜੀਓ ਸੰਤ ਜਨਾ ਕਰ ਮੇਲ ਗੁਰਬਾਣੀ ਗਾਵਾਇਆ ਬਲਰਾਮ ਜੀਓ ਬਾਣੀ ਗੁਰ ਗਾਈ ਪਰਮ ਗਤ ਪਾਈ ਪੰਜ ਮਿਲੇ ਸੋ ਆਇਆ ਗਿਆ ਕ੍ਰੋਧ ਮਮਤਾ ਤਨ ਨਾਠੀ ਪਾਖੰਡ ਭਰਮ ਗਵਾਇਆ ਹਉ ਮੈਂ ਪੀਰ ਗਈ ਸੋ ਪਾਇਆ ਆਰੋਗਤ ਪੈ ਸਰੀਰਾ ਗੁਰ ਪ੍ਰਸਾਦੀ ਬ੍ਰਹਮ ਪਛਾਤਾ ਨਾਨਕ ਗੁਣੀ ਗਹੀਰਾ ਮਨ ਮੁਖ ਵਿਛੜੀ ਦੂਰੇ ਮਹਲ ਨਾ ਪਾਏ ਬਰ ਗਈ ਬਲਰਾਮ ਜੀਓ ਅੰਤਰ ਮਮਤਾ ਕੂਰੇ ਕੂੜ ਵਿਹਾਜੇ ਕੂੜ ਲਈ ਬਲਰਾਮ ਜੀਓ ਕੂੜ ਕਵਟ ਕਮਾਵੇ ਮਹਾ ਦੁਖ ਪਾਵੇ ਵਿਣ ਸਤਿਗੁਰ ਮਗ ਨਾ ਪਾਇਆ ਉਝੜ ਪੰਥ ਪ੍ਰਮੈ ਗਾਵਾਰੀ ਖੇਨ ਖੇਨ ਧੱਕੇ ਖਾਇਆ ਆਪੇ ਦਇਆ ਕਰੇ ਪ੍ਰਵਦਾਤਾ ਸਤਿਗੁਰ ਪੁਰਖ ਮਿਲਾਏ ਜਨਮ ਜਨਮ ਕੇ ਵਿਛੜੇ ਜਨ ਮੇਲੇ ਨਾਨਕ ਸਾਜ ਸੁਭਾਏ ਆਇਆ ਲਗਨ ਗਣਾਏ ਹਿਰਦੈ ਤਨ ਓਵਾਹਿਆ ਬਲਰਾਮ ਜੀਓ ਪੰਡਿਤ ਪਾਦੇ ਆਣ ਪੱਤੀ ਬਹਿ ਵਾਚਾਇਆ ਬਲਰਾਮ ਜੀਓ ਪੱਤੀ ਵਾਚਾਈ ਮਨ ਵੱਜੀ ਵਾਧਾਈ ਜਬ ਸਾਜਣ ਸੁਣੇ ਘਰ ਆਏ ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤਤ ਦਿਵਾਏ ਵਰ ਪਾਇਆ ਪੁਰਖ ਅਗੰਮ ਅਗੋਚਰ ਸਦ ਨਵ ਤਨ ਬਾਲ ਸਖਾਈ ਨਾਨਕ ਕਿਰਪਾ ਕਰ ਗਏ ਮੇਲੇ ਵਿਛੜ ਕਦੇ ਨਾ ਜਾਈ ਸੂਹੀ ਮਹੱਲਾ ਚੌਥਾ ਹਰ ਪਹਿਦੜੀ ਲਾਭ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ ਧਰਮ ਦ੍ਰਿੜੋ ਹਰਿ ਨਾਮ ਤੇ ਆਵੋ ਸਿਮਰਤ ਨਾਮ ਦ੍ਰਿੜਾਇਆ ਸਤਗੁਰ ਗੁਰ ਪੂਰਾ ਆਰਾਧਾਓ ਸਭ ਕਿਲ ਵਿਖ ਪਾਪ ਗਵਾਇਆ ਸਾਜ ਆਨੰਦ ਹੋਵੜ ਪਾਗੀ ਮਨ ਹਰ ਹਰ ਮੀਠਾ ਲਾਇਆ ਜਨ ਕਹੈ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ ਹਰ ਦੂਜੜੀ ਲਾਵ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ ਨਿਰਭਉ ਭੈ ਮਨ ਹੋਏ ਹਉ ਮੈਂ ਮੈਲ ਗਵਾਇਆ ਬਲਰਾਮ ਜੀਓ ਨਿਰਮਲ ਭਉ ਪਾਇਆ ਹਰਿ ਗੁਣ ਗਾਇਆ ਹਰਿ ਵੇਖੈ RAM ਦੂਰੇ ਹਰਿ ਆਤਮ RAM ਪਸਾਰਿਆ ਸੁਆਮੀ ਸਰਬ ਰਹਾ ਭਾਰ ਪੂਰੇ ਅੰਤਰਿ ਵਾਰ ਹਰਿ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਰਕ ਦੂਜੀ ਲਾਭ ਚਲਾਈ ਅਨਹਦ ਸ਼ਬਦ ਵਜਾਏ ਹਰ ਤੀਜੜੀ ਲਾਭ ਮਨ ਚਾਉ ਪਿਆ ਬੈਰਾਗਿਆ ਬਲਰਾਮ ਜੀਓ ਸੰਤ ਜਨਾ ਹਰਿ ਵੇਲ ਹਰਿ ਪਾਇਆ ਵਡ ਭਾਗਿਆ ਬਲਰਾਮ ਜੀਓ ਨਿਰਮਲ ਹਰਿ ਪਾਇਆ ਹਰਿ ਗੁਣ ਗਾਇਆ ਮੁਖ ਬੋਲੀ ਹਰਿ ਬਾਣੀ ਸੰਤ ਜਨਾ ਵਡ ਭਾਗੀ ਪਾਇਆ ਹਰ ਕਥਿਆ ਅਕਥ ਕਹਾਣੀ ਹਿਰਦੈ ਹਰਿ ਹਰਿ ਹਰ ਧੁਨਿ ਉਪਜੀ ਹਰ ਜਪਿਆ ਮਸਤਿਕ ਭਾਗ ਜੀਓ ਜਨ ਨਾਰਕ ਬੋਲੇ ਤੀਜੀ ਲਾਵੇ ਹਰਿ ਉਪਜੈ ਮਨ ਬੈਰਾਗ ਜੀਓ ਹਰ ਚੌਥੜੀ ਲਾਭ ਮਨ ਸਾਜ ਭਇਆ ਹਰਿ ਪਾਇਆ ਬਲਰਾਮ ਜੀਓ ਗੁਰਮੁਖ ਮਿਲਿਆ ਸੁਭਾਏ ਹਰਿ ਮਨ ਤਨ ਮੀਠਾ ਲਾਇਆ ਬਲਰਾਮ ਜੀਓ ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ ਅੰਤਨ ਹਰ ਲਿਵ ਲਾਈ ਮਨ ਚਿੰਦਿਆ ਫਲ ਪਾਇਆ ਸੁਆਮੀ ਹਰਿ ਨਾਮ ਵਜੀ ਵਾਧਾਈ ਹਰ ਪ੍ਰਭ ਠਾਕੁਰ ਕਾਦਰ ਜਾਇਆ ਤਨ ਹਿਰਦੈ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੇ ਹਰਿ ਪਾਇਆ ਪ੍ਰਭ ਅਵਿਨਾਸੀ ਇਕ ਓੰਕਾਰ ਸਤਿਗੁਰੂ ਪ੍ਰਸਾਦਿ ਰਾਗ ਸੂਹੀ ਛੰਤ ਮਹੱਲਾ ਚੌਥਾ ਘਰ ਦੂਜਾ ਗੁਰਮੁਖ ਹਰ ਗੁਣ ਗਾਏ ਹਿਰਦੈ ਰਸਨ ਰਸਾਏ ਹਰ ਰਸਨ ਰਸਾਏ ਮੇਰੇ ਪ੍ਰਭਾਏ ਮਿਲਿਆ ਸਾਜ ਸੁਭਾਏ ਅਨੰਦਨ ਭੋਗ ਭੋਗੇ ਸੁਖ ਸੋਵੈ ਸਬਦ ਰਹਿ ਲਿਵ ਲਾਏ ਵੱਡਾ ਭਾਗ ਗੁਰ ਪੂਰਾ ਪਾਈਐ ਅਨੰਦਨ ਨਾਮ ਤੇ ਆਏ ਸਾਹਜੇ ਸਾਹਜ ਮਿਲਿਆ ਜਗ ਜੀਵਨ ਨਾਨਕ ਸੁਨ ਸਮਾਏ ਸੰਗਤ ਸੰਤ ਮਿਲਾਏ ਹਰ ਸਰ ਨਿਰਮਲ ਨਾਏ ਨਿਰਮਲ ਜਲ ਨਹਾਏ ਮਹਿਲ ਗਵਾਏ ਭੈ ਪਵਿੱਤ ਸਰੀਰਾ ਦਨੂਦ ਮਹਿਲ ਗਈ ਪ੍ਰਮ ਭਾਗਾ ਹਉ ਮੈਂ ਬਿਨਠੀ ਪੀਰਾ ਨਦਰ ਪ੍ਰਭੂ ਸਤ ਸੰਗਤ ਪਾਈ ਨਿਜ ਕਰ ਹੋ ਆਵਾਸਾ ਹਰਿ ਮੰਗਲ ਰਸ ਰਸ ਰਸਾਏ ਨਾਨਕ ਨਾਮ ਪਰਗਾਸਾ ਅੰਤਰ ਰਤਨ ਵਿਚਾਰੇ ਗੁਰਮੁਖ ਨਾਮ ਪਿਆਰੇ ਹਰਿ ਨਾਮ ਪਿਆਰੇ ਸਬਦ ਨਿਸਤਾਰੇ ਅਗਿਆਨ ਅਧੀਰ ਗਵਾਇਆ ਗਿਆਨ ਪ੍ਰਚੰਡ ਬਲਿਆ ਘਟ ਜਾਣਨ ਘਰ ਮੰਦਰ ਸੋਹਾਇਆ ਤਨ ਮਨ ਅਰਪ ਸੀਗਾਰ ਬਣਾਏ ਹਰ ਪ੍ਰਭ ਸਾਚੇ ਭਾਇਆ ਜੋ ਪ੍ਰਭ ਕਹਿ ਸੋਈ ਪਰ ਕੀਜੈ ਨਾਨਕ ਅੰਕ ਸਮਾਇਆ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵੀ ਆਹਣ ਆਇਆ ਵੀ ਆਹਣ ਆਇਆ ਗੁਰਮੁਖ ਹਰਿ ਪਾਇਆ ਸਾ ਤਨ ਕੰਤ ਪਿਆਰੀ ਸੰਤ ਜਨਾ ਮਿਲ ਮੰਗਲ ਗਾਏ ਹਰ ਜਿਉ ਆਪ ਸਵਾਰੀ ਸੁਰ ਨਰ ਗਣ ਗੰਧਰਵ ਮਿਲ ਆਏ ਅਪੂਰਬ ਜੰਜ ਬਣਾਈ ਨਾਨਕ ਪ੍ਰਭ ਪਾਇਆ ਮੈਂ ਸਾਚਾ ਨਾ ਕਦੇ ਮਰੈ ਨਾ ਜਾਈ ਰਾਗ ਸੂਹੀ ਛੰਤ ਮਹੱਲਾ ਚੌਥਾ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਪ ਹੋ ਸੰਤ ਜਨ ਹੋ ਗੁਣ ਗਾਵਾ ਗੋਬਿੰਦ ਕੇਰੇ RAM ਗੁਰਮੁਖ ਮਿਲ ਰਹੀ ਹੈ ਘਰ ਵਾਜਹ ਸ਼ਬਦ ਕਨੇਰੇ RAM ਸ਼ਬਦ ਕਨੇਰੇ ਹਰ ਪ੍ਰਭ ਤੇਰੇ ਤੂੰ ਕਰਤਾ ਸਭ ਥਾਈ ਐਨਸ ਜਪੀ ਸਦਾ ਸਾਲਾਹੀ ਸਾਜ ਸ਼ਬਦ ਨਿਵਲਾਈ ਆਨ ਦਿਨ ਸਾਜ ਰਹਿ ਰੰਗੀ ਰਾਤਾ RAM ਨਾਮ ਰਿਤ ਪੂਜਾ ਨਾਨਕ ਗੁਰੂ ਕੀ ਏਕ ਪਛਾਣੈ ਅਵਰ ਨਾ ਜਾਣੈ ਦੂਜਾ ਸਭ ਮਹਿਰਾਵਿ ਰਹਾ ਸੋ ਪ੍ਰਭ ਅੰਤਰ ਜਾਮੀ RAM ਗੁਰ ਸ਼ਬਦ ਰਵੈ ਰਾਵਿ ਰਹਾ ਸੋ ਪ੍ਰਭ ਮੇਰਾ ਸੁਆਮੀ RAM ਪ੍ਰਭ ਮੇਰਾ ਸੁਆਮੀ ਅੰਤਰ ਜਾਮੀ ਘਟ ਘਟ ਰਵਿਆ ਸੋਈ ਗੁਰਮਤਿ ਸੱਚ ਪਾਈਐ ਸਾਜ ਸਮਾਈਐ ਤਿਸ ਬਿਨਿ ਅਵਰ ਨ ਕੋਈ ਸਹਜੇ ਗੁਣ ਗਾਵਾ ਜੇ ਪ੍ਰਭ ਭਾਵਾ ਆਪੇ ਲੈ ਮਿਲਾਏ ਨਾਨਕ ਸੋ ਪ੍ਰਭ ਸਬਦੇ ਜਾਪੈ ਅਹਨਸ ਨਾਮ ਧਿਆਏ ਇਹ ਜਗੋ ਦੁੱਤਰ ਮਨ ਮੁਖ ਪਾਰ ਨਾ ਪਾਈ RAM ਅੰਤਰੇ ਮੈਂ ਮਮਤਾ ਕਾਮ ਕ੍ਰੋਧ ਚਤੁਰਾਈ RAM ਅੰਤਰ ਚਤੁਰਾਈ ਥਾਇ ਨ ਪਾਈ ਬਿਰਥਾ ਜਨੁ ਗਵਾਇਆ ਜਮ ਮਗ ਦੁਖ ਪਾਵੈ ਝੋਟਾ ਖਾਵੈ ਅੰਤ ਗਿਆ ਪਛਤਾਇਆ ਬਿਨ ਨਾਵੇ ਕੋ ਬੇਲੀ ਨਾਹੀ ਪੁੱਤ ਕੁਟੰਬ ਸੁਤ ਭਾਈ ਨਾਨਕ ਮਾਇਆ ਮੋਹ ਪਸਾਰਾ ਆਗੈ ਸਾਥ ਨਾ ਜਾਈ ਹਉ ਪੂਛੋ ਆਪਣਾ ਸਤਿਗੁਰ ਦਾਤਾ ਕਿਨ ਵਿਦੁੱਤਰ ਤਰੀਐ RAM ਸਤਿਗੁਰ ਭਾਇ ਚੱਲਹੁ ਜੀਵ ਧਿਆ ਇਵ ਮਰੀਐ RAM ਜੀਵ ਤਿਆਵਰੀਐ ਭੌਜਲ ਤਰੀਐ ਗੁਰਮੁਖ ਨਾਮ ਸਮਾਵੈ ਪੂਰਾ ਪੁਰਖ ਪਾਇਆ ਵਡ ਭਾਗੀ ਸਚ ਨਾਮ ਲਿਵ ਲਾਵੈ ਮਤ ਪ੍ਰਗਾਸ ਭਈ ਮਨ ਮਾਨਿਆ ਰਾਮ ਨਾਮ ਵਡਿਆਈ ਨਾਨਕ ਪ੍ਰਭ ਪਾਇਆ ਸਬਦ ਮਿਲਾਇਆ ਜੋਤੀ ਜੋਤ ਮਿਲਾਈ ਸੂਹੀ ਮਹੱਲਾ ਚੌਥਾ ਘਰ ਪੰਜਵਾ ਇੱਕ ਓੰਕਾਰ ਸਤਿਗੁਰੂ ਪ੍ਰਸਾਦਿ ਗੁਰ ਸੰਤ ਜਨੋ ਪਿਆਰਾ ਮੈਂ ਮਿਲਿਆ ਮੇਰੀ ਤ੍ਰਿਸ਼ਨਾ ਬੁਝ ਗਈ ਆਸੇ ਹਉ ਮਨ ਤਨ ਦੇਵਾ ਸਤਿਗੁਰਾ ਮੈਂ ਮੇਲੇ ਪ੍ਰਭ ਗੁਣ ਤਾਸੇ ਤਨ ਤਨ ਗੁਰੂ ਵਡਪੁਰਖ ਹੈ ਮੈਂ ਦੱਸੇ ਹਰ ਸਾਵਾ ਸੇ ਵਡ ਭਾਗੀ ਹਰ ਪਾਇਆ ਜਨ ਨਾਨਕ ਨਾਮ ਵਿਗਾਸੇ ਗੁਰ ਸੱਜਣ ਪਿਆਰਾ ਮੈਂ ਮਿਲਿਆ ਹਰਿ ਮਾਰਗ ਪੰਥ ਦਸਾਹਾ ਘਰ ਆਵਹ ਜੀ ਵਿਚੁੰਨਿਆ ਮਿਲ ਸ਼ਬਦ ਗੁਰੂ ਪ੍ਰਭ ਨਾਹਾ ਹਉ ਤੁਜ ਬਾਧਵ ਖਰੀ ਉਡੀਨ ਜਾ ਜਿਉ ਜਲ ਬਿਨ ਮੀਨ ਮਰਾਹਾ ਵਡ ਭਾਗੀ ਹਰਿ ਧਿਆਇਆ ਜਨ ਨਾਨਕ ਨਾਮ ਸਮਾਹਾ ਮਨ ਦਿਸ ਚਲ ਚਲ ਪਰਮਿਆ ਮਨ ਮੂ ਪਰਮ ਭੁਲਾਇਆ ਨਿਤ ਆਸਾਨ ਚਿਤ ਵੈ ਮਨ ਤ੍ਰਿਸ਼ਨਾ ਭੁਖ ਲਗਾਇਆ ਅਨਤਾ ਧਾਨ ਧਰ ਦੱਬਿਆ ਫਿਰ ਬਿਖ ਭਾਲਣ ਗਿਆ ਜਨ ਨਾਨਕ ਨਾਮ ਸਲਾਏ ਤੂ ਬਿਨ ਨਾਵੈ ਪਚ ਪਜ ਮੋਇਆ ਗੁਰ ਸੁੰਦਰ ਮੋਹਨ ਪਾਇ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ ਮੇਰਾ ਹਿਰਦਾ ਸੁਧ ਬੁਧ ਵਿਸਰ ਗਈ ਮਨ ਆਸਾ ਚਿੰਤ ਵਿਸਾਰਿਆ ਮੈਂ ਅੰਤਰ ਵੇਦਨ ਪ੍ਰੇਮ ਕੀ ਗੁਰ ਦੇਖਤ ਮਨ ਸਾਧਾਰਿਆ ਵਡ ਭਾਗੀ ਪ੍ਰਭ ਆਏ ਮਿਲ ਜਨ ਨਾਨਕ ਖਿਨ ਖਿਨ ਵਾਰਿਆ ਸੂਹੀ ਛੰਤ ਮਹੱਲਾ ਚੌਥਾ ਮਾਰੇ ਸੋ ਵੇ ਜਨ ਹੋ ਮੈਂ ਬਿਖਿਆ ਜਿਨ ਹਰ ਪ੍ਰਭ ਮਿਲ ਨਾ ਦਿੱਤੀਆ ਦੇਹ ਕੰਚਨ ਵੇ ਵੰਨਿਆ ਇਨ ਹਉ ਮੈਂ ਮਾਰ ਵਿਗੁਤੀਆ ਮੋਹ ਮਾਇਆ ਵੇ ਸਭ ਕਾਲ ਖਾਇਨ ਮਨਮੁਖ ਮੂੜ ਸਜੁਤੀਆ ਜਨ ਨਾਨਕ ਗੁਰਮੁਖ ਉਪਰੇ ਗੁਰ ਸਬਦੀ ਹਉ ਮੈਂ ਛੁਟਿਆ ਵਸ ਹੋ ਵੇ ਜਨ ਇਸ ਮਨ ਕੋ ਮਨ ਬਾਸੇ ਜੋ ਨਿਤ ਭਉਦਿਆ ਦੁਖ ਰਹਿਣ ਵੇ ਵਿਹਾਣਿਆ ਨਿਤ ਆਸਾ ਆਸ ਕਰੇ ਦਿਆ ਗੁਰ ਪਾਇਆ ਵੇ ਜਨੋ ਮਨ ਆਸ ਪੂਰੀ ਹਰ ਚਉ ਦਿਆ ਜਨ ਨਾਨਕ ਪ੍ਰਭ ਦੇਹੋ ਮਤੀ ਛੱਡ ਆਸਾ ਨਿਤ ਸੁਖ ਦਿਆ ਸਾਤਨ ਆਸਾ ਚਿਤ ਕਰੇ RAM ਆ ਹਰ ਪ੍ਰਭ ਸੇ ਦਿਲੀ ਆਈ ਮੇਰਾ ਠਾਕੁਰ ਅਗਨ ਦਇਆਲ ਹੈ RAM ਆ ਕਰ ਕਿਰਪਾ ਲਿਓ ਮਿਲਾਈ ਮੇਰਾ ਮਨ ਤਨ ਲੋਚਾ ਗੁਰਮੁਖੇ RAM ਆ ਹਰ ਸਰਦਾ ਸੇਜ ਵਿਛਾਈ ਜਨ ਨਾਨਕ ਹਰ ਪ੍ਰਭ ਰਾਮ ਰਾਜ ਰਾਜਿਆ ਮਿਲਿਆ ਸਾ ਸੁਭਾਈ ਇਕਤ ਸੇਜੈ ਹਰ ਪ੍ਰਭੂ ਰਾਜ ਰਾਜਿਆ ਗੁਰ ਦੱਸੇ ਹਰ ਮੇਲੇ ਮੈਂ ਮਨ ਤਨ ਪ੍ਰੇਮ ਬੈ ਰਾਗ ਹੈ ਰਾਜ ਰਾਜਿਆ ਗੁਰ ਮੇਲੇ ਕਿਰਪਾ ਕਰੇ ਹਉ ਗੁਰ ਬਿਟੋ ਕੋਲ ਕੁਮਾਇਆ ਰਾਜ ਰਾਜਿਆ ਜੀਓ ਸਤਿਗੁਰ ਆਗੈ ਦੇਈ ਗੁਰ ਤੁਠਾ ਰਾਮ ਰਾਜ ਰਾਜਿਆ ਜਨ ਨਾਨਕ ਹਰ ਮੇਲੇ ਰਾਗ ਸੂਹੀ ਛੰਤ ਮਹੱਲਾ ਪੰਜਵਾ ਘਰ ਪਹਿਲਾ ਇੱਕ ਓੰਕਾਰ ਸਤਿਗੁਰੂ ਪ੍ਰਸਾਦਿ ਸੁਣ ਬਾਵਰੇ ਤੂੰ ਕਾਏ ਦੇਖ ਭੁਲਾਨਾ ਸੁਣ ਬਾਵਰੇ ਨਿਹੋ ਕੂੜਾ ਲਾਇਓ ਕਸੰਭ ਰੰਗਾਨਾ ਕੂੜੀ ਦੇਖ ਭੁੱਲੋ ਅਡ ਲਹਿ ਨਾ ਮੁੱਲੋ ਗੋਵਿੰਦ ਨਾਮ ਜੀਠਾ ਥੀਵੈ ਲਾਲਾ ਅਤ ਗੁਲਾਲਾ ਸਬਦ ਤੀਨ ਗੁਰ ਮੀਠਾ ਮਿਥਿਆ ਮੋਹੇ ਮਗਨ ਥੀ ਰਹਾ ਝੂਠ ਸੰਗ ਲਪਟਾਨਾ ਨਾਨਕ ਦੀਨ ਸਰਣ ਕਿਰਪਾ ਨੇ ਦੇ ਰਾਖ ਲਾਜ ਭਗਤਾਨਾ ਸੁਣ ਬਾਵਰੇ ਸੇਵੀ ਠਾਕੁਰ ਨਾਥ ਪ੍ਰਾਣਾ ਸੁਣ ਬਾਵਰੇ ਜੋ ਆਇਆ ਤਿਸ ਜਾਣਾ ਨੇਚਲ ਹੱਬ ਵੈਸੀ ਸੁਣ ਪਰਦੇਸੀ ਸੰਤ ਸੰਗ ਮਿਲ ਰਹੀ ਐ ਹਰ ਪਾਈਐ ਭਾਗੀ ਸੁਣ ਬੈਰਾਗੀ ਚਰਨ ਪ੍ਰਭੂ ਗਹਿ ਰਹੀ ਐ ਇਹੋ ਮਨ ਦੀਜੈ ਸੰਕ ਨਾ ਕੀਜੈ ਗੁਰਮੁਖ ਤਜ ਬਹੁ ਮਾਣਾ ਨਾਨਕ ਦੀਨ ਭਗਤ ਭਵ ਤਾਰਨ ਤੇਰੇ ਕਿਆ ਗੁਣ ਆਖ ਵਖਾਣਾ ਸੁਣ ਬਾਵਰੇ ਕਿਆ ਕੀਤਾ ਕੂੜਾ ਮਾਨੋ ਸੁਣ ਬਾਵਰੇ ਹੱਬ ਵੈਸੀ ਗਰਭ ਗੁਮਾਨੋ ਨਿਹਚਰ ਹਬ ਜਾਣਾ ਮਿਥਿਆ ਮਾਣਾ ਸੰਤ ਪ੍ਰਭੂ ਹੋਏ ਦਾਸਾ ਜੀਵਤ ਮਰੀਐ ਭੌਜਲ ਤਰੀਐ ਜੇ ਥੀਵੈ ਕਰਮ ਲਿਖਿਆ ਸਾ ਗੁਰ ਸੇ ਬੀਜੈ ਅੰਮ੍ਰਿਤ ਪੀਜੈ ਜਿਸ ਲਾਵੈ ਸਾਜ ਧਿਆਨੋ ਨਾਨਕ ਸਰਣ ਪਿਆ ਹਰਿ ਦਵਾਰੈ ਹਉ ਬਲ ਬਲ ਸਤਿਗੁਰ ਮਾਨੋ ਸੁਣ ਬਾਵਰੇ ਮਤ ਜਾਣੈ ਪ੍ਰਭ ਮੈਂ ਪਾਇਆ ਸੁਣ ਬਾਵਰੇ ਥਿਓ ਰੇਣ ਜਿਨੀ ਪ੍ਰਭ ਧਿਆਇਆ ਜਿਨ ਪ੍ਰਭ ਧਿਆਇਆ ਤਿਨ ਸੁਖ ਪਾਇਆ ਵਡ ਭਾਗੀ ਦਰਸ਼ਨ ਪਾਈਐ ਥਿਓ ਨਿਮਾਣਾ ਸਤਿਗੁਰਬਾਣਾ ਸਗਲਾ ਆਪ ਮਿਟਾਈਐ ਉਹ ਧਨ ਭਾਗ ਸੁਦਾ ਜਿਨ ਪ੍ਰਭ ਲੱਧਾ ਹਮ ਤਿਸ ਪੈ ਆਵੇ ਚਾਇਆ ਨਾਨਕ ਦੀਨ ਸਰਨ ਸੁਖ ਸਾਗਰ ਰਾਖ ਲਾਜ ਅਪਨਾਇਆ ਸੂਹੀ ਮਹੱਲਾ ਪੰਜਵਾ ਹਰ ਚਰਨ ਕਮਲ ਕੀ ਟੇਕ ਸਤਿਗੁਰ ਦਿੱਤੀ ਤੋ ਤੁਸ ਵਲ ਬਲਰਾਮ ਜੀਓ ਹਰਿ ਅੰਮ੍ਰਿਤ ਭਰੇ ਭੰਡਾਰ ਸਭ ਕਿਛੁ ਹੈ ਘਰ ਤਿਸ ਕੈ ਬਲਰਾਮ ਜੀਓ ਬਾਵਨ ਮੇਰਾ ਵਰ ਸਮਰੱਥਾ ਕਰਨ ਕਾਰਨ ਪ੍ਰਭਾਰਾ ਜਿਸ ਸਿਮਰਤ ਤੋਂ ਕੋਈ ਨਾ ਲਾਗੈ ਭੌਜਲ ਪਾਰ ਉਤਾਰਾ ਆਦ ਜੁਗਾਦ ਭਗਤਨ ਕਾ ਰਾਖਾ ਉਸਤ ਕਰ ਕਰ ਜੀਵਾ ਨਾਨਕ ਨਾਮ ਮਹਾਰਸ ਮੀਠਾ ਆਨ ਦਿਨ ਮਨ ਤਨ ਪੀਵਾ ਹਰਿ ਆਪੇ ਲੈ ਮਿਲਾਏ ਕਿਉ ਵੇ ਛੋੜਾ ਥੀਵਈ ਬਲਰਾਮ ਜੀਓ ਨੂੰ ਤੇਰੀ ਟੇਕ ਸੋ ਸਦਾ ਸਦ ਜੀਵੀ ਬਲਰਾਮ ਜੀਓ ਤੇਰੀ ਟੇਕ ਤੁਜੈ ਤੇ ਭਾਈ ਸਾਚੇ ਸਿਰਜਣਹਾਰਾ ਜਿਸ ਤੇ ਖਾਲੀ ਕੋਈ ਨਾਹੀ ਐਸਾ ਪ੍ਰਭੂ ਹਮਾਰਾ ਸੰਤ ਜਨਾ ਮਿਲ ਮੰਗਲ ਗਾਇਆ ਦਿਨ ਰਹਿਣ ਆਸ ਤੁਮਾਰੀ ਸਫਲ ਦਰਸ ਭੇਟਿਆ ਗੁਰ ਪੂਰਾ ਸਾਧ ਬਲਿਆਰੀ ਬਲਿਹਾਰੀ ਸੰਭਲਿਆ ਸਜ ਥਾਨ ਮਾਨ ਮਹਤ ਸੱਚ ਪਾਇਆ ਬਲਰਾਮ ਜੀਓ ਸਤਿਗੁਰ ਮਿਲਿਆ ਦਇਆਲ ਗੁਣ ਅਬਨਾਸੀ ਗਾਇਆ ਬਲਰਾਮ ਜੀਓ ਗੁਣ ਗੋਵਿੰਦ ਗਾਓ ਨਿਤ ਨਿਤ ਪ੍ਰਾਨ ਪ੍ਰੀਤਮ ਸੁਆਮੀਆ ਸੁਭ ਦਿਵਸ ਆਏ ਗਹਿ ਕੰਠ ਲਾਏ ਮਿਲੇ ਅੰਤਰ ਜਾਮੀਆ ਸਤ ਸੰਤੋਖ ਵਜੈ ਵਾਜੇ ਅਨਹਦਾ ਚੁਣਕਾਰੇ ਸੁਣ ਭੈ ਬਿਨਾਸੇ ਸਗਲ ਨਾਨਕ ਪ੍ਰਭ ਪੁਰਖ ਕਰਣਾ ਹਾਰੇ ਉਪਜਿਆ ਤਦ ਗਿਆਨ ਸਹਰੈ ਪਈਐ ਇਕ ਹਾਰੇ ਬਲਰਾਮ ਜੀਓ ਬ੍ਰਹਮੇ ਬ੍ਰਹਮ ਮਿਲਿਆ ਕੋਈ ਨਾ ਸਾਕੈ ਭਿਨ ਕਰ ਬਲਰਾਮ ਜੀਓ ਬਿਸਮ ਵੇਖੈ ਬਿਸਮ ਸੁਣੀਐ ਬਿਸਮਾਦ ਨਦਰੀ ਆਇਆ ਜਲ ਥਲ ਮਈਲ ਪੂਰਨ ਸੁਆਮੀ ਘਟ ਘਟ ਰਹਾ ਸਮਾਇਆ ਜਿਸ ਤੇ ਉਪਜਿਆ ਤਿਸ ਮਾਇ ਸਮਾਇਆ ਕੀਮਤ ਕਹਣ ਨਾ ਜਾਏ ਜਿਸ ਕੇ ਚਲਤ ਨਾ ਜਾਹੀ ਲਖਣੇ ਨਾਨਕ ਤਿਸੈ ਧਿਆਏ ਰਾਗ ਸੂਹੀ ਸੰਤ ਮਹੱਲਾ ਪੰਜਵਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੋਬਿੰਦ ਗੁਣ ਗਾਵਣ ਲਾਗੇ ਹਰ ਰੰਗ ਅਣਦਿਨ ਜਾਗੇ ਹਰ ਰੰਗ ਜਾਗੇ ਪਾਪ ਵਾਗੇ ਮਿਲੇ ਸੰਤ ਪਿਆਰਿਆ ਗੁਰ ਚਰਨ ਲਾਗੇ ਪਰਮ ਭਾਗੇ ਕਾਜ ਸਗਲ ਸਵਾਰਿਆ ਸੁਣ ਸ਼ਰਵਣ ਬਾਣੀ ਸਾਹਜ ਜਾਣੀ ਹਰ ਨਾਮ ਜਪ ਵਡ ਭਾਗੈ ਬਿਨਵੰਤ ਨਾਨਕ ਸਰਨ ਸੁਆਮੀ ਜੀਉ ਪਿੰਡ ਪ੍ਰਭ ਆਗੈ ਅਨਹਦ ਸਭ ਸੁਹਾਵਾ ਸਚ ਮੰਗਲ ਹਰ ਜਸ ਗਾਵਾ ਗੁਣ ਗਾਏ ਹਰ ਹਰ ਦੂਖ ਨਾਸੇ ਰਹਾਸ ਉਪਜੈ ਮਨ ਘਣਾ ਮਨ ਤਨ ਨਿਰਮਲ ਦੇਖ ਦਰਸ਼ਨ ਨਾਮ ਪ੍ਰਭ ਕਾ ਮੁਖ ਭਣਾ ਹੋਏ ਰੇਣ ਸਾਧੂ ਪ੍ਰਭ ਰਾਧੂ ਆਪਣੇ ਪ੍ਰਭ ਭਾਵਾ ਬਿਨਵੰਤ ਨਾਨਕ ਦਇਆ ਧਾਰੋ ਸਦਾ ਹਰਿ ਗੁਣ ਗਾਵਾ ਗੁਰ ਮਿਲ ਸਾਗਰ ਤਰਿਆ ਹਰ ਚਰਨ ਜਪਤ ਨਿਸਤਰਿਆ ਹਰ ਚਰਨ ਧਿਆਏ ਸਭ ਫਲ ਪਾਏ ਮਿਟੇ ਆਵਣ ਜਾਣਾ ਪਾਏ ਭਗਤ ਸੁਭਾਏ ਹਰ ਜਾਪੇ ਆਪਣੇ ਪ੍ਰਭ ਭਾਵਾ ਜਪ ਏਕ ਅਲਖ ਅਪਾਰ ਪੂਰਨ ਤਿਸ ਬਿਨਾ ਨਹੀਂ ਕੋਈ ਬਿਨਵੰਤ ਨਾਨਕ ਗੁਰ ਭਰਮ ਖੋਇਆ ਜਤ ਦੇਖਾ ਤਤ ਸੋਈ ਪਤਿਤ ਪਾਵਨ ਹਰਿ ਨਾਮ ਆ ਪੂਰਨ ਸੰਤ ਜਨਾ ਕੇ ਕਾਮਾ ਗੁਰ ਸੰਤ ਪਾਇਆ ਪ੍ਰਭ ਤੇ ਆਇਆ ਸਗਲ ਇੱਛਾ ਪੁੰਨਿਆ ਹਉ ਤਾਪ ਬਿਨਸੇ ਸਦਾ ਸਰਸੇ ਪ੍ਰਭ ਮਿਲੇ ਚਿਰੀ ਵਿਚੁੰਨਿਆ ਮਨ ਸਾਥ ਆਈ ਵੱਜੀ ਵਧਾਈ ਹੋ ਕਦੇ ਨਾ ਵਿਸਰੈ ਬਿਨਵੰਤ ਨਾਨਕ ਸਤਿਗੁਰ ਦਿੜਾਇਆ ਸਦਾ ਭਜ ਜਗਦੀਸ਼ਰੈ ਰਾਗ ਸੁਹੀ ਛੰਤ ਮਹੱਲਾ ਪੰਜਵਾ ਘਰ ਤੀਜਾ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਤੂੰ ਠਾਕਰੋ ਬੈਰਾਗਰੋ ਮੈਂ ਜੇਹੀ ਘਣ ਤੇਰੀ RAM ਤੂੰ ਸਾਗਰੋ ਰਤਨਾਗਰੋ ਹਉ ਸਾਰ ਨਾ ਜਾਣਾ ਤੇਰੀ RAM ਸਾਰ ਨਾ ਜਾਣਾ ਤੂੰ ਵਡਦਾਣਾ ਕਰ ਮਿਹਰ ਮਤ ਸਾਈ ਕਿਰਪਾ ਕੀਜੈ ਮਦ ਦੀਜੈ ਆਠ ਪਾਰ ਤੁਧ ਧਿਆਈ ਗਰਬ ਨਾ ਕੀਜੈ ਰੇਣ ਹੋਵੀ ਜੈ ਤਾਕਤ ਜੀ ਅਰੇ ਤੇਰੀ ਸਭ ਉਪਰ ਨਾਨਕ ਕਾ ਠਾਕੁਰ ਮੈਂ ਜੇਹੀ ਕਣ ਜੇਰੀ RAM ਤੁਮ ਗਹੁਰਿਅਤ ਗਹਿਰ ਗੰਭੀਰਾ ਤੁਮ ਪਿਰਹੰ ਬਹੁਰੀਆ RAM ਤੁਮ ਵੱਡੇ ਵੱਡੇ ਵੱਡ ਉੱਚੇ ਹੋ ਇਤਨੀਕ ਲਹੁਰੀਆ RAM ਹਉ ਕਿਛ ਨਾਹੀ ਏਕੋ ਤੂ ਹੈ ਆਪੇ ਆਪ ਸੁਜਾਨਾ ਅੰਮ੍ਰਿਤ ਦ੍ਰਿਸ਼ਟ ਨਿਮਕ ਪ੍ਰਭ ਜੀਵਾ ਸਰਬ ਰੰਗ ਰਸ ਮਾਨਾ ਚਰਣਾ ਸਰਨੀ ਦਾਸਾ ਦਾਸੀ ਮਨ ਮੌਲੈ ਤਨ ਹਰੀਆ ਨਾਨਕ ਠਾਕੁਰ ਸਰਬ ਸਮਾਨਾ ਆਪਨ ਭਾਵਨ ਕਰਿਆ ਤੁਜ ਉਪਰ ਮੇਰਾ ਹੈ ਮਾਣਾ ਤੂੰ ਹੈ ਮੇਰਾ ਤਾਣਾ ਰਾਮ ਸੁਰਤ ਮਤ ਚਤੁਰਾਈ ਤੇਰੀ ਤੂੰ ਜਾਣਾ ਇਹ ਜਾਣਾ ਰਾਮ ਸੋਈ ਜਾਣੈ ਸੋਈ ਪਛਾਣਾ ਜਾ ਕੋ ਨਦਰ ਸਰੰਦੇ ਮਨ ਭੂਲੀ ਬਹੁਤੀ ਰਾਹੀ ਹਾਥੀ ਮਾਇਆ ਫੰਦੇ ਠਾਕੁਰ ਪਾਣੀ ਸਾ ਗੁਣਵੰਤੀ ਤਿਨਹੀ ਸਭ ਰੰਗ ਮਾਣਾ ਨਾਨਕ ਕੀ ਧਰ ਤੂੰ ਹੈ ਠਾਕੁਰ ਤੂੰ ਨਾਨਕ ਕਾ ਮਾਣਾ ਹਉ ਵਾਰੀ ਵੰਨਿਆ ਘੋੜੀ ਵੰਨਿਆ ਤੂੰ ਪਰਬਤ ਮੇਰਾ ਓਲਾ ਰਾਮ ਹਉ ਬਲ ਜਾਈ ਲੱਖ ਲੱਖ ਲੱਖ ਬਰੀਆ ਜਿਨ ਭ੍ਰਮ ਪਰਦਾ ਖੋਲਾ RAM ਮਿਟੇ ਅੰਧਾਰੇ ਤਜੇ ਵਿਕਾਰੇ ਠਾਕੁਰ ਸਿਉ ਮਨ ਮਾਨਾ ਪ੍ਰਭ ਜੀ ਭਾਣੀ ਭਈ ਨਿਕਾਣੀ ਸਫਲ ਜਨਮ ਪਰਵਾਨਾ ਪਈ ਅਮੋਲੀ ਭਾਰਾ ਤੋਲੀ ਮੁਕਤ ਜੁਗ ਦਰ ਖੋਲਾ ਕਹੁ ਨਾਨਕ ਹੋ ਨਿਰਪੋਈ ਸੋ ਪ੍ਰਭ ਮੇਰਾ ਓਲਾ ਸੂਹੀ ਮਹੱਲਾ ਪੰਜਵਾ ਸਾਜਨ ਪੁਰਖ ਸਤਿਗੁਰ ਮੇਰਾ ਪੂਰਾ ਤਿਸ ਬਿਨ ਅਵਰ ਨ ਜਾਣਾ RAM ਮਾਤ ਪਿਤਾ ਭਾਈ ਸਦਬੰਧ ਜੀ ਪ੍ਰਾਨ ਮਨ ਭਾਣਾ RAM ਜੀਉ ਪਿਣ ਸਭ ਤਿਸ ਕਾ ਦੀਆ ਸਰਬ ਗੁਣਾ ਪਰ ਪੂਰੇ ਅੰਤਰ ਜਾਮੀ ਸੋ ਪ੍ਰਭ ਮੇਰਾ ਸਰਬ ਰਹਾ ਭਰਪੂਰੇ ਤਾ ਕੀ ਸਰਨ ਸਰਬ ਸੁਖ ਪਾਏ ਹੋਏ ਸਰਬ ਕਲਿਆਣਾ ਸਦਾ ਸਦਾ ਪ੍ਰਭ ਕੋ ਬਲਿਹਾਰੈ ਨਾਨਕ ਸਤ ਕੁਰਬਾਨਾ ਐਸਾ ਗੁਰ ਭਾਗੀ ਪਾਈਐ ਜਿਤ ਮਿਲਿਆ ਪ੍ਰਭ ਜਾਪੈ ਰਾਮ ਜਨਮ ਜਨਮ ਕੇ ਖਿਲ ਵਿਖੂਤਰੈ ਹਰ ਸੰਤ ਧੂੜੀ ਨਿਤ ਨਾਪੈ ਰਾਮ ਹਰ ਧੂੜੀ ਨਾਈਐ ਪ੍ਰਭੂ ਤੇ ਆਈਐ ਬਾਹਰ ਜੂਨ ਨਾ ਆਈਐ ਗੁਰ ਚਰਨੀ ਲਾਗੇ ਪ੍ਰੰਪੋ ਪਾਗੇ ਮਨ ਚਿੰਦਿਆ ਫਲ ਪਾਈਐ ਹਰ ਗੁਣ ਨਿਤ ਗਾਏ ਨਾਮ ਤੇ ਆਏ ਫਿਰ ਸੋਗ ਨਾਹੀ ਸੰਤਾਪੈ ਨਾਨਕ ਸੋ ਪ੍ਰਭ ਜੀ ਕਾ ਦਾਤਾ ਪੂਰਾ ਜਿਸ ਪਰਤਾਪੈ ਹਰਿ ਹਰੇ ਹਰ ਗੁਣ ਦੇ ਹਰ ਸੰਤਨ ਕੈ ਵਸ ਆਏ RAM ਸੰਤ ਚਰਨ ਗੁਰ ਸੇਵਾ ਲਾਗੇ ਤਿਨੀ ਪਰਮ ਪਦ ਪਾਏ RAM ਪਰਮ ਪਦ ਪਾਇਆ ਆ ਮਿਟਾਇਆ ਹਰ ਪੂਰਨ ਕਿਰਪਾ ਧਾਰੀ ਸਫਲ ਜਨਮ ਹੋਆ ਭਉ ਪਾਗਾ ਹਰ ਭੇਟਿਆ ਏਕ ਮੁਰਾਰੀ ਜਿਸ ਕਾ ਸਾ ਤਿਨ ਹੀ ਮੇਲ ਲਿਆ ਜੋਤੀ ਜੋ ਸਮਾਇਆ ਨਾਨਕ ਨਾਮ ਨਿਰੰਜਨ ਜਪਿਐ ਮਿਲ ਸਤਗੁਰ ਸੁਖ ਪਾਇਆ ਗਾਉ ਮੰਗਲੋ ਨਿਤ ਹਰ ਜਨ ਹੋ ਪੁੰਨੀ ਇਛ ਸਬਾਈ RAM ਰੰਗ ਰਤੇ ਆਪਣੇ ਸੁਆਮੀ ਛੇਤੀ ਮਰੈ ਨ ਆਵੈ ਜਾਈ RAM ਅਵਿਨਾਸੀ ਪਾਇਆ ਨਾਮ ਤੇ ਆਇਆ ਸਗਲ ਮਨੋਰਥ ਪਾਏ ਸਾਂ ਸਾਹ ਜਾਨ ਆਨੰਦ ਕਨੇਰੇ ਗੁਰ ਚਰਨੀ ਮਨ ਲਾਏ ਪੂਰ ਰਹਾ ਘਟ ਘਟ ਅਵਿਨਾਸੀ ਥਾਨਥ ਨੰਤਰ ਸਾਈ ਕਹੋ ਨਾਨਕ ਕਾਰਜ ਸਗਲੇ ਪੂਰੇ ਗੁਰ ਚਰਨੀ ਮਨ ਲਾਈ ਸੂਹੀ ਮਹੱਲਾ ਪੰਜਵਾ ਕਰ ਕਿਰਪਾ ਮੇਰੇ ਪ੍ਰੀਤਮ ਸੁਆਮੀ ਨੇਤਰ ਦੇਖੈ ਦਰਸ ਤੇਰਾ ਰਾਮ ਲਾਖ ਜਿਹਵਾ ਦੇਹੋ ਮੇਰੇ ਪਿਆਰੇ ਮੁਖਿਆਰਿਆ ਰਾਧੇ ਮੇਰਾ ਰਾਮ ਹਰਿ ਆਰਾਧੇ ਜਮ ਪੰਥ ਸਾਧੇ ਦੂਖ ਨਾ ਵਿਆਪੈ ਕੋਈ ਜਲ ਥਲ ਮਹੀਲ ਪੂਰਨ ਸੁਆਮੀ ਜਤ ਦੇਖਾ ਤਤ ਸੋਈ ਪਰਮ ਮੋਹ ਵਿਕਾਰ ਨਾਠੇ ਪ੍ਰਭ ਨੇਰ ਹੂਤੇ ਨੀਰਾ ਨਾਨਕ ਕਉ ਪ੍ਰਭ ਕਿਰਪਾ ਕੀਜੈ ਨੇਤਰ ਦੇਖੈ ਦਰਸ ਤੇਰਾ ਕੋਟ ਕਰਨ ਦੀਜੈ ਪ੍ਰਭ ਪ੍ਰੀਤਮ ਹਰ ਗੁਣ ਸੁਣੀਐ ਅਬਨਾਸੀ RAM ਸੁਣ ਸੁਣ ਇਹੋ ਮਨ ਨਿਰਮਲ ਹੋਵੈ ਕਟਿਐ ਕਾਲ ਕੀ ਫਾਸੀ RAM ਕਟਿਆ ਜਮ ਪਾਸੀ ਸਿਮਰ ਅਵਿਨਾਸੀ ਸਗਲ ਮੰਗਲ ਸੋ ਗਿਆਨਾ ਹਰਿ ਹਰ ਜਪ ਜਪਿਆ ਦਿਨ ਰਾਤੀ ਲਾਗੈ ਸਾਜ ਧਿਆਨਾ ਕਾਲ ਮਲ ਦੁਖ ਜਾਰੇ ਪ੍ਰਭੂ ਚਿਤਾਰੇ ਮਨ ਕੀ ਦੁਰਮਤ ਨਾਸੀ ਕਹੋ ਨਾਨਕ ਪ੍ਰਭ ਕਿਰਪਾ ਕੀਜੈ ਹਰ ਗੁਣ ਸੁਣੀਐ ਅਵਿਨਾਸੀ ਕਰੋੜ ਹਸਤ ਤੇਰੀ ਢਾਲ ਕਮਾਵਹਿ ਚਰਨ ਚਲੈ ਪ੍ਰਭ ਮਾਰਗਿ ਰਾਮ ਭਵ ਸਾਗਰ ਨਾਵ ਹਰ ਸੇਵਾ ਜੋ ਚੜੈ ਤਿਸ ਧਾਰਗਿ ਰਾਮ ਭਵ ਜਲ ਤਰਿਆ ਹਰ ਹਰ ਸਿਮਰਿਆ ਸਗਲ ਮਨੋਰਥ ਪੂਰੇ ਮਹਾ ਵਿਕਾਰ ਗਏ ਸੁਖੂਪ ਦੇ ਬਾਜੇ ਅਨਹਤੂਰੇ ਮਨ ਬਾਸ਼ਤ ਫਲ ਪਾਏ ਸਗਲੇ ਕੁਦਰਤ ਕੀਮਾ ਪਾਰਗ ਕਹੋ ਨਾਨਕ ਪ੍ਰਭ ਕਿਰਪਾ ਜੈ ਮਨ ਸਦਾ ਚੱਲੈ ਤੇਰਾ ਮਾਰਗ ਇਹੋ ਵਰ ਇਹਾ ਵਡਿਆਈ ਇਹੋ ਧਨ ਹੋਏ ਵਡਭਾਗਾ RAM ਇਹੋ ਰੰਗ ਇਹੋ ਰਸ ਭੋਗਾ ਹਰ ਚਰਨੀ ਮਨ ਲਾਗਾ RAM ਮਨ ਲਾਗਾ ਚਰਨੇ ਪ੍ਰਭ ਕੀ ਸਰਣੇ ਕਰਨ ਕਾਰਨ ਗੋਪਾਲਾ ਸਭ ਕਿਛ ਤੇਰਾ ਤੂੰ ਪ੍ਰਭ ਮੇਰਾ ਮੇਰੇ ਠਾਕੁਰ ਦੀਨ ਦਇਆਲਾ ਮੋਹੇ ਨਿਰਗੁਣ ਪ੍ਰੀਤਮ ਸੁਖ ਸਾਗਰ ਸੰਤ ਸੰਗ ਮਨ ਜਾਗਾ ਕਹੋ ਨਾਨਕ ਪ੍ਰਭ ਕਿਰਪਾ ਕੀਨੀ ਚਰਨ ਕਮਲ ਮਨ ਲਾਗਾ ਸੂਹੀ ਮਹੱਲਾ ਪੰਜਵਾ ਹਰ ਜਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ RAM ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਸਗਲੇ ਪਾਪ ਤਜਾਵੈ RAM ਹਰ ਗੁਣ ਗਾਏ ਪਰਮ ਪਦ ਪਾਇਆ ਪ੍ਰਭ ਕੀ ਊਤਮ ਬਾਣੀ ਸਾਹਜ ਕਥਾ ਪ੍ਰਭ ਕੀ ਐਤ ਮੀਠੀ ਕਥੀ ਅਕਥ ਕਹਾਣੀ ਭਲਾ ਸੰਜੋਗ ਮੂਰਤ ਪਲ ਸਾਚਾ ਆਵ ਚਲ ਨੀਵ ਰਖਾਈ ਜਨ ਨਾਨਕ ਪ੍ਰਭ ਭੈ ਦਇਆਲਾ ਸਰਬ ਕਲਾ ਬਣਾਈ ਆਨੰਦਾ ਵਜੈ ਮਿਤ ਵਾਜੇ ਪਾਰ ਬ੍ਰਹਮ ਮਨ ਬੂਠਾ ਰਾਮ ਗੁਰਮੁਖੇ ਸਜ ਕਰਨੀ ਸਾਰੀ ਬਿਨ ਸੇ ਭ੍ਰਮ ਭੈ ਝੂਠਾ ਰਾਮ ਅਨਹਦ ਬਾਣੀ ਗੁਰਮੁਖ ਵਖਾਣੀ ਜਸ ਸੁਣ ਸੁਣ ਮਨ ਤਨ ਹਰਿਆ ਸਰਬ ਸੁਖਾ ਤੇ ਸਹੀ ਬਣ ਆਏ ਜੋ ਪ੍ਰਭ ਆਪਣਾ ਕਰਿਆ ਕਰਮ ਹੈ ਨਾਮ ਨਿਤ ਭਰੇ ਭੰਡਾਰਾ RAM ਨਾਮ ਰੰਗ ਲਾਗਾ ਨਾਨਕ ਜਨ ਪ੍ਰਭ ਕਦੇ ਨਾ ਵਿਸਰੈ ਪੂਰਨ ਜਾ ਕੇ ਭਾਗਾ ਛਾਇਆ ਪ੍ਰਭ ਛਤਰਪਤ ਕੀਨੀ ਸਗਲੀ ਤਵਤ ਬਿਨਾਸੀ RAM ਦੂਖ ਪਾਪ ਕਾ ਡੇਰਾ ਟਾਠਾ ਕਾਰਜ ਆਇਆ ਰਾਸੀ RAM ਹਰ ਪ੍ਰਭ ਫਰਮਾਇਆ ਮਿਟੀ ਬਲਾਇਆ ਸਾਜ ਧਰਮ ਪੁੰਨ ਫਲਿਆ ਸੋ ਪ੍ਰਭ ਆਪਣਾ ਸਲਾਹ ਧਿਆਈਐ ਸੋਤ ਬੈਸਤ ਖਲਿਆ ਗੁਣ ਨਿਧਾਨ ਸੁਖ ਸਾਗਰ ਸੁਆਮੀ ਜਲ ਥਲ ਮਈ ਸੋਈ ਜਨ ਨਾਨਕ ਪ੍ਰਭ ਕੀ ਸਰਨਾਈ ਤਿਸ ਬਿਨ ਅਵਰ ਨ ਕੋਈ ਮੇਰਾ ਘਰ ਬਨਿਆ ਬਨ ਤਾਲ ਬਨਿਆ ਪ੍ਰਭ ਪਰਸੇ ਹਰਿ ਰਾਇਆ RAM ਮੇਰਾ ਮਨ ਸੋਇਆ ਮੀਤ ਸਾਜਣ ਸਰਸੇ ਗੁਣ ਮੰਗਲ ਹਰਿ ਗਾਇਆ RAM ਗੁਣ ਗਾਏ ਪ੍ਰਭੂ ਧਿਆਏ ਸਾਚਾ ਸਗਲ ਇੱਛਾ ਪਾਈਆ ਗੁਰ ਚਰਨ ਲਾਗੇ ਸਦਾ ਜਾਗੇ ਮਨ ਵਜਿਆ ਵਾਧਾਈਆ ਕਰੀ ਨਦਰ ਸੁਆਮੀ ਸੁਖਾ ਗਾਮੀ ਹਲਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪਿਆ ਜੀਉ ਪਿੰਡ ਜਿਨ ਧਾਰਿਆ ਸੂਹੀ ਮਹੱਲਾ ਪੰਜਵਾ ਪੈ ਸਾਗਰੋ ਪੈ ਸਾਗਰ ਤਰਿਆ ਹਰਿ ਹਰਿ ਨਾਮ ਧਿਆਏ RAM ਬੋਹਿ ਥੜਾ ਹਰ ਚਰਨ ਰਾਧੇ ਮਿਲ ਸਤਗੁਰ ਪਾਰ ਲਗਾਏ RAM ਗੁਰ ਸਬਦੀ ਤਰੀਐ ਬਹੁ ਨਮਰੀਐ ਚੂਕੈ ਆਉਣ ਜਾਣਾ ਜੋ ਕਿਛ ਕਰੈ ਸੋਈ ਭਲ ਮਾਨਉ ਤਾ ਮਨ ਸਾਹਿ ਸਮਾਣਾ ਦੂਖ ਨਾ ਭੂਖ ਨਾ ਰੋਗ ਨਾ ਵਿਆਪੈ ਸੁਖ ਸਾਗਰ ਸਰਣੀ ਪਾਏ ਹਰ ਸਿਮਰ ਸਿਮਰ ਨਾਨਕ ਰੰਗ ਰਾਤਾ ਮਨ ਕੀ ਚਿੰਤ ਮਿਟਾਏ ਸੰਤ ਜਨਾ ਹਰ ਮੰਤਰ ਦ੍ਰਿੜਾਇਆ ਹਰ ਸਾਜਨ ਵਸਗਤ ਕੀਨੇ RAM ਆਪ ਨੜਾ ਮਨ ਆਗੈ ਤਰਿਆ ਸਰਬਸ ਠਾਕੁਰ ਦੀਨੇ RAM ਕਰੇ ਆਪਣੀ ਦਾਸੀ ਮਿਟੀ ਉਦਾਸੀ ਹਰ ਮੰਦਰ ਥਿਤ ਪਾਈ ਅਨੰਦ ਬਨੋ ਸਿਮਰੋ ਪ੍ਰਭ ਸਾਚਾ ਵਿਛੜ ਕਬਹੂ ਨਾ ਜਾਈ ਸਾਬੜ ਪਾਗਣ ਸਦਾ ਸੁਹਾਗਣ RAM ਨਾਮ ਗੁਣ ਚੀਨੇ ਕਹੋ ਨਾਨਕ ਰਹਾ ਰੰਗ ਰਾਤੇ ਪ੍ਰੇਮ ਮਹਾਰਸ ਪੀਨੇ ਅਨੰਦ ਬਿਨੋਦ ਭੈ ਨਿਜ ਸਖੀਏ ਮੰਗਲ ਸਦਾ ਹਮਾਰੈ RAM ਆਪ ਨੜੈ ਪ੍ਰਭ ਆਪ ਸੀਗਾਰੀ ਸੋ ਭਾਵੰਤੀ ਨਾਰੇ RAM ਸਾਹ ਸੁਭਾਏ ਭੈ ਕਿਰਪਾਲਾ ਗੁਣ ਅਵਗਣ ਨਾ ਵਿਚਾਰਿਆ ਕੰਠ ਲਗਾਏ ਲਿਏ ਜਨ ਆਪਣੇ RAM ਨਾਮ ਹੋਰ ਧਾਰਿਆ ਮਾਨ ਮੋਹ ਮਦ ਸਗਲ ਵਿਆਪੀ ਕਰ ਕਿਰਪਾ ਆਪ ਨਿਵਾਰੇ ਕਹੋ ਨਾਨਕ ਪੈ ਸਾਗਰ ਤਰਿਆ ਪੂਰਨ ਕਾਜ ਹਮਾਰੇ ਗੁਣ ਗੋਪਾਲ ਗਾਵਹੁ ਨੇ ਸਖਿਓ ਸਗਲ ਮਨੋਰਥ ਪਾਏ RAM ਸਫਲ ਜਨਮ ਹੋਵਾ ਮਿਲ ਸਾਧੂ ਏਕੰਕਾਰ ਓੰਕਾਰ ਧਿਆਏ RAM ਜਬ ਏਕ ਪ੍ਰਭੂ ਅਨੇਕ ਰਵਿਆ ਸਰਬ ਮੰਡਲ ਛਾਇਆ ਬ੍ਰਹਮੋਪਸਾਰਾ ਬ੍ਰਹਮ ਪਸਰਿਆ ਸਭ ਬ੍ਰਹਮ ਦ੍ਰਿਸ਼ਟੀ ਆਇਆ ਜਲ ਥਲ ਮਈਲ ਪੂਰ ਪੂਰਨ ਤਿਸ ਬਿਨਾ ਨਹੀਂ ਜਾਏ ਪੇਖ ਦਰਸ਼ਨ ਨਾਨਕ ਵਿਗਸੇ ਆਪ ਲੈ ਮਿਲਾਏ ਸੂਹੀ ਮਹੱਲਾ ਪੰਜਵਾ ਆਵ ਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪ ਸੁਖ ਪਾਇਆ RAM ਮਨ ਇਛੇ ਸਈ ਫਲ ਪਾਏ ਕਰਤਾ ਆਪ ਵਸਾਇਆ RAM ਕਰਤਾ ਆਪ ਵਸਾਇਆ ਸਰਬ ਸੁਖ ਪਾਇਆ ਪੁੱਤ ਭਾਈ ਸਿੱਖ ਵਿਗਾਸੇ ਗੁਣ ਗਾਵੈ ਪੂਰਨ ਪਰਮੇਸ਼ਰ ਕਾਰਜ ਆਇਆ ਰਾਸੇ ਪ੍ਰਭ ਆਪ ਸੁਆਮੀ ਆਪੇ ਰਖਾ ਆਪ ਪਿਤਾ ਆਪ ਮਾਇਆ ਕਹੋ ਨਾਨਕ ਸਤਿਗੁਰ ਬਲਿਹਾਰੀ ਜਿਨ ਇਹੋ ਥਾਨ ਸੁਹਾਇਆ ਘਰ ਮੰਦਰ ਹਟ ਨਾਲੇ ਸੋਹੇ ਜਿਸ ਵਿੱਚ ਨਾਮ ਨਿਵਾਸੀ RAM ਸੰਤ ਭਗਤ ਹਰ ਨਾਮ ਆਰਾਧੈ ਕਟਿਆ ਜਮ ਕੀ ਫਾਸੀ RAM ਕਾਟੀ ਜਮ ਫਾਸੀ ਪ੍ਰਭ ਵਿਨਾਸੀ ਹਰ ਹਰ ਨਾਮ ਤੇ ਆਏ ਸਗਲ ਸਮਗਰੀ ਪੂਰਨ ਹੋਈ ਮਨ ਇੱਛੇ ਫਲ ਪਾਏ ਸੰਤ ਸੱਜਣ ਸੁਖ ਮਾਣ ਹੈ ਰਲਿਆ ਦੂਖ ਦਰਦ ਭ੍ਰਮ ਨਾਸੀ ਸਭ ਸਵਾਰੇ ਸਤਿਗੁਰੂ ਪੂਰੈ ਨਾਨਕ ਸਤ ਬਲ ਜਾਸੀ ਦਾਤ ਖਸਮ ਕੀ ਪੂਰੀ ਹੋਈ ਨਿਤ ਨੇ ਚੜ੍ਹੈ ਸਵਾਈ RAM ਪਾਰ ਬ੍ਰਹਮ ਖਸਮਾ ਨਾ ਕੀਆ ਜਿਸ ਦੀ ਵੱਡੀ ਵਡਿਆਈ RAM ਆਦ ਜੁਗਾਦ ਭਗਤਨ ਕਾ ਰਾਖਾ ਸੋ ਪ੍ਰਭ ਭੈ ਦਇਆਲਾ ਜੀ ਜੰਤ ਸਭ ਸੁਖੀ ਵਸਾਏ ਪ੍ਰਭ ਆਪੇ ਕਰ ਪ੍ਰਤਿਪਾਲਾ ਦਾਹ ਦਸਪੂਰ ਰਹਾ ਜਸ ਸੁਆਮੀ ਕੀਮਤ ਕਾਣ ਨ ਜਾਈ ਕਹੋ ਨਾਨਕ ਸਤਗੁਰ ਬਲਿਹਾਰੀ ਜਿਨ ਅਬ ਚਲ ਨੀਵ ਰਖਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਹਰ ਕਥਾ ਨਿਤ ਸੁਣੀਐ RAM ਅਨਹਦ ਚੋਜ ਭਗਤ ਭਾਵ ਪੰਜਨ ਅਨਹਦ ਵਾਜੇ ਧੁਨੀਐ RAM ਅਨਹਦ ਚੁਣਕਾਰੇ ਤਤ ਵਿਚਾਰੇ ਸੰਤ ਗੋਸ਼ ਨਿਤ ਹੋਵੈ ਹਰਿ ਨਾਮ ਅਰਾਧੈ ਮੈਲ ਸਭ ਕਟਹਿ ਕਿਲ ਵਿਖ ਸਗਲੇ ਖੋਵੈ ਤਾ ਜਨਮ ਨ ਮਰਣਾ ਆਵਣ ਜਾਣਾ ਬਹੁੜ ਨ ਪਾਈਐ ਜੋਨੀਐ ਨਾਨਕ ਗੁਰ ਪਰਮੇਸ਼ਰ ਪਾਇਆ ਜਿਸ ਪ੍ਰਸਾਦ ਇਛ ਪੁੰਨੀਐ ਸੂਹੀ ਮਹੱਲਾ ਪੰਜਵਾ ਸੰਤਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰ ਭਇਆ ਜਗ ਅੰਤਰ ਲਾਥੇ ਸਗਲ ਵਿਸੂਰੇ ਪੂਰਨ ਪੁਰਖ ਅਚੁੱਤ ਅਬਿਨਾਸੀ ਜਸ ਵੇਦ ਪੁਰਾਣੀ ਗਾਇਆ ਆਪਣਾ ਬਿਰਦ ਰੱਖਿਆ ਪਰਮੇਸ਼ਰ ਨਾਨਕ ਨਾਮ ਤੇ ਆਇਆ ਨਵਨਿਦ ਸਿਧ ਰਿਦ ਦੀਨੇ ਕਰਤੇ ਟੋਟ ਨਾ ਆਵੇ ਕਾਈ RAM ਖਾਤ ਖਰਚਤ ਬਿਲਸ ਸੁਖ ਪਾਇਆ ਕਰਤੇ ਕੀ ਦਾਸ ਰਾਮ RAM ਵਾਈ ਨਿਖਟ ਨਾ ਜਾਈ ਅੰਤਰ ਜਾਮੀ ਪਾਇਆ ਕੋਟ ਬਿਗਨ ਸਗਲੇ ਉਠ ਨਾਠੇ ਦੁਖ ਨਾ ਨੇੜਾ ਆਇਆ ਸਾਂ ਸਾਜ ਆਨੰਦ ਕਨੇਰੇ ਬਿਨਸੀ ਭੂਖ ਸਵਾਈ ਨਾਨਕ ਗੁਣ ਗਾਵੈ ਸੁਆਮੀ ਕੇ ਅਚਰਜ ਜਿਸ ਵਡਿਆਈ RAM ਜਿਸ ਕਾ ਕਾਰਜ ਤਿਨ ਹੀ ਕੀਆ ਮਾਨਸ ਕਿਆ ਵਿਚਾਰਾ RAM ਭਗਤ ਸੋਨ ਹਰ ਕੇ ਗੁਣ ਗਾਵੇ ਸਦਾ ਕਰਹਿ ਜੈਕਾਰਾ RAM ਗੁਣ ਗਾਏ ਗੋਬਿੰਦ ਅਨਦੂਪ ਜੇ ਸਾਧ ਸੰਗਤ ਸੰਗ ਬਣੀ ਜਿਨ ਉਦਮ ਕੀਆ ਤਾਲ ਕੇਰਾ ਤਿਸ ਕੀ ਉਪਮਾ ਕਿਆ ਗਨੀ ਅਠ ਸੜ ਤੀਰਥ ਪੁੰਨ ਕਿਰਿਆ ਮਹਾ ਨਿਰਮਲ ਚਾਰਾ ਪਤਿਤ ਪਾਵਨ ਬਿਰਦ ਸੁਆਮੀ ਨਾਨਕ ਸਬਦ ਧਾਰਾ ਗੁਣ ਨਿਧਾਨ ਮੇਰਾ ਪ੍ਰਭ ਕਰਤਾ ਉਸ ਕੌਣ ਕਰੀ ਜੈ ਰਾਮ ਸੰਤਾ ਕੀ ਬੇਨੰਤੀ ਸੁਆਮੀ ਨਾਮ ਮਹਾਰਸ ਦੀ ਜੈ ਰਾਮ ਨਾਮ ਦੀ ਜੈ ਧਾਨ ਕੀ ਜੈ ਬਿਸਰ ਨਾਹੀ ਇਖਿਨੋ ਗੁਣ ਗੋਪਾਲ ਉਚਰ ਰਸਨਾ ਸਦਾ ਗਾਇਆ ਆਨ ਦਿਨੋ ਜਿਸ ਪ੍ਰੀਤ ਲਾਗੀ ਨਾਮ ਸੇਤੀ ਮਨ ਤਨ ਅੰਮ੍ਰਿਤ ਪੀਜੈ ਬਿਨਵੰਤ ਨਾਨਕ ਇਛ ਪੁੰਨੀ ਪੇਖ ਦਰਸ਼ਨ ਦੀਜੈ ਰਾਗ ਸੂਹੀ ਮਹੱਲਾ ਪੰਜਵਾ ਛੰਤ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ ਕੌੜਾ ਬੋਲ ਨ ਜਾਣੈ ਪੂਰਨ ਭਗਵਾਨੈ ਔਗਣ ਕੋ ਨਾ ਚਿਤਾਰੇ ਪਤਿਤ ਪਾਵਨ ਹਰ ਬਿਰਧ ਸਦਾਏ ਇਕ ਤਿਲ ਨਹੀਂ ਭੰਨਾ ਕਾਲੇ ਕਟ ਕੜ ਵਾਸੀ ਸਰਬ ਨਿਵਾਸੀ ਨੇਰਾ ਹੀ ਤੇ ਨੇਰਾ ਨਾਨਕ ਦਾਸ ਸਦਾ ਸਰਣਾਗਤ ਹਰਿ ਅੰਮ੍ਰਿਤ ਸੱਜਣ ਮੇਰਾ ਹਉ ਬਿਸਮ ਭਈ ਜੀ ਹਰ ਦਰਸ਼ਨ ਦੇਖ ਅਪਾਰਾ ਮੇਰਾ ਸੁੰਦਰ ਸੁਆਮੀ ਜੀ ਹਉ ਚਰਨ ਕਮਲ ਪਗ ਛਾਰਾ ਪ੍ਰਭ ਪੇਖਤ ਜੀਵਾ ਠੰਡੀ ਥੀਵਾ ਤਿਸ ਜੀਵੜ ਅਵਰ ਨਾ ਕੋਈ ਆਦੇ ਅੰਤ ਮਦ ਪ੍ਰਭ ਰਵਿਆ ਜਾਲ ਥਲ ਮਹੀਲ ਸੋਈ ਚਰਨ ਕਮਲ ਜਬ ਸਾਗਰ ਤਰਿਆ ਭਵਜਲ ਉਤਰੇ ਪਾਰਾ ਨਾਨਕ ਸਰਣ ਪੂਰਨ ਪਰਮੇਸ਼ਰ ਤੇਰਾ ਅੰਤ ਨਾ ਪਾਰਾ ਵਾਰਾ ਹਉ ਨਿਮਖ ਨਾ ਛੋਡਾ ਜੀ ਹਰ ਪ੍ਰੀਤਮ ਪ੍ਰਾਨ ਆਧਾਰੋ ਗੁਰ ਸਤਿਗੁਰ ਕਹਿਆ ਜੀ ਸਾਚਾ ਅਗੰ ਵਿਚਾਰੋ ਮਿਲ ਸਾਧੂ ਦੀਨਾ ਤਾ ਨਾਮ ਲੀਨਾ ਜਨਮ ਮਰਨ ਦੁਖ ਨਾਠੇ ਸਾਹ ਸੂਖ ਆਨੰਦ ਕਨੇਰੇ ਹਉ ਮੈਂ ਬਿਨ ਠੀਕਾ ਠੇ ਸਭ ਕੈ ਮਧ ਸਭ ਹੂ ਤੇ ਬਾਰ ਰਾਗ ਦੋਖ ਤੇ ਨਿਆਰੋ ਨਾਨਕ ਦਾਸ ਗੋਬਿੰਦ ਸਰਣਾਈ ਹਰ ਪ੍ਰੀਤਮ ਮਨਹਿ ਸਧਾਰੋ ਮੈਂ ਖੋਜ ਖੋਜ ਜੀ ਹਰ ਨੇਚਲ ਸੋ ਘਰ ਪਾਇਆ ਸਭ ਅਧਰਵ ਡਿਠੇ ਦੀਓ ਤਾ ਚਰਨ ਕਮਲ ਚਿਤ ਲਾਇਆ ਪ੍ਰਭ ਅਵਨਾਸੀ ਹੋ ਤਿਸ ਕੀ ਦਾਸੀ ਮਰੈ ਨ ਆਵੈ ਜਾਏ ਧਰਮ ਅਰਥ ਕਾਮ ਸਭ ਪੂਰਨ ਮਨ ਚਿੰਦੀ ਇਛ 부ਜਾਏ ਸ੍ਰੋਤ ਸਿਮਰਿਤ ਗੁਣ ਗਾਵਹਿ ਕਰਤੇ ਸਿਧ ਸਾਧਿਕ ਮੁਨਿ ਜਨ ਧਿਆਇਆ ਨਾਨਕ ਸਰਨ ਕਿਰਪਾ ਨਿਧ ਸੁਆਮੀ ਵਡ ਭਾਗੀ ਹਰਿ ਹਰਿ ਗਾਇਆ ਇਕ ਓੰਕਾਰ ਸਤਿਗੁਰ ਪ੍ਰਸਾਦਿ ਵਾਰ ਸੂਹੀ ਕੀ ਸ਼ਲੋਕਾਂ ਨਾਲ ਮਹੱਲਾ ਤੀਜਾ ਸ਼ਲੋਕ ਮਹੱਲਾ ਤੀਜਾ ਸੂਹੈ ਵੇਸ ਤੋ ਹਗਣੀ ਪਰ ਪਿਰ ਰਾਵਣ ਜਾਏ ਪਿਰ ਛੋੜਿਆ ਘਰ ਆਪਣਾ ਮੋਹੀ ਦੂਜੈ ਭਾਏ ਮਿੱਠਾ ਕਰਕੇ ਖਾਇਆ ਬਹੁ ਸਾਧੋ ਵਧਿਆ ਰੋਗ ਸੁਧ ਪਤਾਰ ਹਰ ਛੋੜਿਆ ਫਿਰ ਲੱਗਾ ਜਾਏ ਵਿਜੋਗ ਗੁਰਮੁਖ ਹੋਵੇ ਸੋ ਪਲਟਿਆ ਹਰ ਰਾਤੀ ਸਾਜ ਸੀਗਾਰੇ ਸਾਹ ਸੱਚ ਫਿਰ ਰਾਵਿਆ ਹਰ ਨਾਮਾ ਉਰ ਧਾਰੇ ਆਗਿਆਕਾਰੀ ਸਦਾ ਸੋਹਾਗਣੀ ਆਪ ਵੇਲੀ ਕਰਤਾਰੇ ਨਾਨਕ ਫਿਰ ਪਾਇਆ ਹਰਿ ਸਾਚਾ ਸਦਾ ਸੋਹਾਗਣੀ ਨਾਰੇ ਮਹੱਲਾ ਤੀਜਾ ਸੂਵੀਏ ਨਿਵਾਣੀਏ ਸੋ ਸੋ ਸਦਾ ਸੰਭਾਲੇ ਨਾਨਕ ਜਨੁ ਸਵਾਰ ਹੈ ਆਪਣਾ ਕੁਲ ਪੀ ਛੁੱਟੀ ਨਾਲ ਪੌੜੀ ਆਪੇ ਤਖਤ ਰਚਾਇਓ ਨੇ ਆਕਾਸ ਪਤਾਲਾ ਹੁਕਮੇ ਧਰਤੀ ਸਾਜੀਆਂ ਨੂੰ ਸੱਚੀ ਧਰਮਸ਼ਾਲਾ ਆਪ ਉਪਾਇ ਪਾਇਦਾ ਸੱਚੇ ਦੀਨ ਦਇਆਲਾ ਸਭ ਰਿਜਕ ਸੰਭਾਇਦਾ ਤੇਰਾ ਹੁਕਮ ਨਿਰਾਲਾ ਆਪੇ ਆਪ ਵਰਤਦਾ ਆਪੇ ਪ੍ਰਤਿਪਾਲਾ ਸ਼ਲੋਕ ਮਹੱਲਾ ਤੀਜਾ ਸੂਹਵਤਾ ਸੋ ਆਗਣੀ ਜਾਂ ਮਨ ਲੈ ਹਿ ਸਚ ਨਾਵ ਸਤਗੁਰ ਆਪਣਾ ਮਨਾਇ ਲੈ ਰੂਪ ਚੜੀ ਤਾ ਅਗਲਾ ਦੂਜਾ ਨਾਹੀ ਥਾਉ ਐਸਾ ਸਿਗਾਰ ਬਣਾਏ ਤੂੰ ਮੈਲਾ ਕਦੇ ਨਾ ਐਹ ਨਿਸ ਲਾਗੈ ਭਾਉ ਨਾਨਕ ਸੁਹਾਗਣ ਕਾ ਕਿਆ ਚਿਹਨ ਹੈ ਅੰਦਰ ਸੱਚ ਮੁਖ ਉਜਲਾ ਖਸਮੈ ਮਾਏ ਸਮਾਏ ਮਹੱਲਾ ਤੀਜਾ ਲੋਕਾ ਵੇਹੋ ਸੁਵੀ ਸੂਆ ਵੇਸ ਕਰੀ ਵੇਸੀ ਸੋ ਨਾ ਪਾਈਐ ਕਰ ਕਰ ਵੇਸ ਰਹੀ ਨਾਨਕ ਤਿੰਨੀ ਸਭ ਪਾਇਆ ਜਿਨੀ ਗੁਰ ਕੀ ਸਿੱਖ ਸੁਣੀ ਜੋ ਤਿਸ ਭਾਵੈ ਸੋ ਥੀਐ ਇਨ ਬਿਸਕੰਤ ਮਿਲੀ ਪੌੜੀ ਹੁਕਮੀ ਸ੍ਰਿਸ਼ ਸਾਧੀਆਂ ਬਹੁ ਭੇਤ ਸੰਸਾਰਾ ਤੇਰਾ ਹੁਕਮ ਨ ਜਾਪੀ ਕੇਤੜਾ ਸੱਚੇ ਅਲਖ ਅਪਾਰਾ ਇਕ ਨਾਨੋ ਤੂੰ ਵੇਲ ਲੈ ਹੈ ਗੁਰ ਸ਼ਬਦ ਵਿਚਾਰਾ ਸਚ ਰਤੇ ਸੇ ਨਿਰੁਲੇ ਹਉ ਮੈਂ ਤਜ ਵਿਕਾਰਾ ਜਿਸ ਤੂੰ ਮੇਲ ਹੈ ਸੋ ਤੁਧ ਮਿਲੈ ਸੋਈ ਸਤਿਆਰਾ ਸ਼ਲੋਕ ਮਹੱਲਾ ਤੀਜਾ ਸੁਹਵੀਏ ਸੁਹਾ ਸਭ ਸੰਸਾਰ ਹੈ ਜਿਨ ਦੁਰਮਤ ਦੂਜਾ ਭਾਉ ਖਿਨ ਮਹਿ ਝੂਠ ਸਭ ਬਿਨਸ ਜਾਏ ਜਿਉ ਟਿਕੈ ਨਾ ਬਿਰਖ ਕੀ ਛਾਉ ਗੁਰਮੁਖ ਲਾਲੋ ਲਾਲ ਖੈਜ ਰੰਗ ਮਜੀਠ ਸਚੜਾਓ ਉਲਟੀ ਸਗ ਸਿਵੈ ਘਰ ਆਈ ਮਨ ਵਸਿਆ ਹਰਿ ਅੰਮ੍ਰਿਤ ਨਾਉ ਨਾਨਕ ਬਲਿਹਾਰੀ ਗੁਰੇ ਆਪਣੇ ਜਿਤ ਮਿਲਿਆ ਹਰ ਗੁਣ ਗਾਉ ਮਹੱਲਾ ਤੀਜਾ ਸੂਹਾ ਰੰਗ ਵਿਕਾਰ ਖੈ ਕੰਤ ਨਾ ਪਾਇਆ ਜਾਏ ਇਸ ਦੇ ਬਿਲਮ ਨਾ ਹੋਵੀ ਰੰਡ ਬੈਠੀ ਦੂਜੈ ਭਾਏ ਮੁੰਦਿਆਣੀ ਦੁੰਮਣੀ ਸੂਹੈ ਵੇਸ ਲੋਭਾਏ ਸ਼ਬਦ ਸਚੈ ਰੰਗ ਲਾਲ ਕਰ ਪੈ ਪਾਏ ਸੀਗਾਰ ਬਣਾਏ ਨਾਨਕ ਸਦਾ ਸੋਹਾਗਣੀ ਜੇ ਚੱਲਣ ਸਤਿਗੁਰ ਭਾਏ ਪੌੜੀ ਆਪੇ ਆਪ ਉਪਾਏ ਉਹਨੇ ਆਪ ਕੀਮਤ ਪਾਈ ਤਿਸ ਦਾ ਅੰਤ ਨ ਜਾਪੀ ਗੁਰ ਸ਼ਬਦ 부ਝਾਈ ਮਾਇਆ ਮੋਗ ਵਾਰ ਖੈ ਦੂਜੈ ਪਰਮਾਈ ਮਨ ਮੁਖ ਠੌਰ ਨ ਪਾਏ ਨੀ ਫੇਰ ਆਵੇ ਜਾਈ ਜੋ ਤਿਸ ਪਾਵੇ ਸੋ ਥੀਐ ਸਭ ਚੱਲੈ ਰਜਾਈ ਸ਼ਲੋਕ ਮਹੱਲਾ ਤੀਜਾ ਸੁਭੈ ਵੇਸ ਕਾਮਣ ਕੁਲਖਣੀ ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ ਉਸ ਸੀਲ ਨਾ ਸੰਜਮ ਸਦਾ ਝੂਠ ਬੋਲੇ ਮਨ ਮੋਹ ਕਰਮ ਖਵਾਰ ਜਿਸ ਪੂਰਬ ਹੋਵੇ ਲਿਖਿਆ ਤੇ ਸਤਗੁਰ ਮਿਲੈ ਪਤਾਰ ਸੂਆ ਸਭ ਉਤਾਰ ਤਰੇ ਗਲ ਪਹਿਰੇ ਖਿਮਾ ਸੀਗਾਰ ਪਈਐ ਸਹਰੈ ਬਹੁ ਸੋਭਾ ਪਾਏ ਤਿਸ ਪੂਜ ਕਰੇ ਸਭ ਸਹਿ ਸਾਰ ਓਹਰ ਲਾਈ ਕਿਸੈ ਦੀ ਨਾਰ ਲੈ ਜਿਸ ਰਾਵੇ ਸਿਰਜਣਹਾਰ ਨਾਨਕ ਗੁਰਮੁਖ ਸਦਾ ਸੁਆਗਣੀ ਜਿਸ ਅਵਨਾਸੀ ਪੁਰਖ ਭਰਤਾਰੋ ਮਹੱਲਾ ਪਹਿਲਾ ਸੂਹਾ ਰੰਗ ਸੁਪਨਾ ਨਿਸੀ ਬਿਨ ਤਾਗੇ ਗਲਹਾਰ ਸੱਚਾ ਰੰਗ ਮਦੀਟ ਕਾ ਗੁਰਮੁਖ ਬ੍ਰਹਮ ਵਿਚਾਰ ਨਾਨਕ ਪ੍ਰੇਮ ਮਹਾਰਸੀ ਸਭ ਪੁਰਿਆਇਆ ਛਾਰ ਪੌੜੀ ਇਹੋ ਜਗ ਆਪ ਉਪਾਇਨ ਕਰ ਚੂਜ ਵਿਡਾਨ ਪੰਜ ਧਾਤ ਵਿੱਚ ਪਾਈਐਨ ਮੋਹ ਝੂਠ ਗੁਮਾਨ ਆਵੈ ਜਾਏ ਪਵਾਈਐ ਮਨਮੁਖ ਗਿਆਨ ਇਕ ਨਾ ਆਪ ਗੁਰਮੁਖ ਹਰਿ ਗਿਆਨ ਭਗਤ ਖਜ਼ਾਨਾ ਬਖਸਿਓਨ ਹਰਿ ਨਾਮ ਨਿਧਾਨ ਸ਼ਲੋਕ ਮਹਲਾ ਤੀਜਾ ਸੂਬੀਏ ਸੁਹਾ ਵੇ ਛੱਡ ਤੂੰ ਤਾਂ ਫਿਰ ਲੱਗੀ ਪਿਆਰ ਸੂਹੈ ਵੇਸ ਫਿਰ ਕਿਨੈ ਨਾ ਪਾਇਓ ਮਨਮੁਖ ਦਜ ਹੋਈ ਗਾਵਾਰ ਸਤਿਗੁਰੂ ਮਿਲਿਆ ਸੂਹਾ ਵੇਸ ਗਿਆ ਹਉ ਮੈਂ ਵਿੱਚ ਹਮਾਰੇ ਮਨ ਤਨ ਰਤਾ ਲਾਲ ਹੋਆ ਰਸਨਾ ਰਤੀ ਗੁਣ ਸਾਰ ਸਦਾ ਸੁਹਾਗਣ ਸ਼ਬਦ ਮਨ ਭੈ ਪਾਏ ਕਰੇ ਸੀਗਾਰ ਨਾਨਕ ਕਰਮੀ ਮਹਲ ਪਾਇਆ ਫਿਰ ਰਾਖਿਆ ਔਰ ਧਾਰੇ ਮਹੱਲਾ ਤੀਜਾ ਮੁੰਦੇ ਸੂਹਾ ਪਰ ਹਰੋ ਲਾਲ ਕਰੋ ਸੀਗਾਰ ਆਉਣ ਜਾਣਾ ਵਿਸਰੈ ਗੁਰ ਸਬਦੀ ਵਿਚਾਰ ਮੁੰਦ ਸੁਹਾਵੀ ਸੋਹਣੀ ਜਿਸ ਘਰ ਸਾਜ ਪਤਾਰ ਨਾਨਕ ਸਾ ਤਨ ਰਾਵੀਐ ਰਾਵੇ ਰਾਵਣ ਹਾਰ ਪੌੜੀ ਮੋਹ ਕੂੜ ਕੁਟੰਬ ਖੈ ਮਨ ਮੁਖ ਮੁਗਦ ਰਤਾ ਹਉ ਮੈਂ ਮੇਰਾ ਕਰਮ ਹੋਏ ਕਿਸ ਸਾਥ ਨਾ ਲਿਤਾ ਸਿਰ ਉੱਪਰ ਜਮਕਾਲ ਨਾ ਸੁਜੀ ਦੂਜੈ ਪਰਮਿਤਾ ਫਿਰ ਵੇਲਾ ਹੱਥ ਨਾ ਆਵੇ ਜਮ ਕਾਲ ਵਸ ਕਿਤਾ ਜਿਹਾ ਤੁਰ ਲਿਖ ਪਾਇਓਨ ਸੇ ਕਰਮ ਕਮਿਤਾ ਸ਼ਲੋਕ ਮਹੱਲਾ ਤੀਜਾ ਸਤਿਆ ਇਹ ਨਾ ਆਖੀਆਂ ਜੋ ਮੜਿਆ ਲੱਗ ਜਲਾਨੇ ਨਾਨਕ ਸਤਿਆ ਜਾਣੀਆਂ ਜੇ ਬਿਰਹੇ ਝੋੜ ਮਰਾਨੇ ਮਹੱਲਾ ਤੀਜਾ ਪੀ ਸੋ ਸਤਿਆ ਜਾਣੀਆਂ ਸੀਲ ਸੰਤੋਖ ਰਹਾਨੇ ਸੇਵਨ ਸਾਈ ਆਪਣਾ ਨਿਤ ਉਠ ਸਮਾਲਾਨੇ ਮਹੱਲਾ ਤੀਜਾ ਕੰਤਾ ਨਾਲ ਮਹਿੰਦੀਆ ਸੇਤੀ ਅਗ ਜਲਾਹੇ ਜੇ ਜਾਣ ਹੈ ਫਿਰ ਆਪਣਾ ਤਾ ਤਨ ਦੁਖ ਸਹਾਹੇ ਨਾਨਕ ਕੰਤ ਨ ਜਾਣਨੀ ਸੇ ਕਿਉ ਅਗ ਜਲਾਹੇ ਭਾਵੇ ਜੀਵੋ ਕੈ ਮਰੋ ਦੂਰੋ ਹੀ ਭਜ ਜਾਹੇ ਪੌੜੀ ਤੁਧ ਦੁਖ ਸੁਖ ਨਾਲ ਉਪਾਇਆ ਲੇਖ ਕਰਤਾ ਲਿਖਿਆ ਨਾਵੇ ਜੀਵੜ ਹੋਰ ਦਾਤ ਨਾਹੀ ਤਿਸ ਰੂਪ ਨਾ ਰਖਿਆ ਨਾਮ ਅਖੋਟ ਨਿਧਾਨ ਹੈ ਗੁਰਮੁਖ ਮਨ ਵਸਿਆ ਕਰ ਕਿਰਪਾ ਨਾਮ ਦੇਵ ਸੀ ਫਿਰ ਲੇਖ ਨਾ ਲਿਖਿਆ ਸੇਵਕ ਭਾਏ ਸੇ ਜਨ ਮਿਲੇ ਜਿਨ ਹਰ ਜਪ ਜਪਿਆ ਸ਼ਲੋਕ ਮਹੱਲਾ ਦੂਜਾ ਜਿਨਨੇ ਚੱਲਣ ਜਾਣਿਆ ਸੇ ਕਿਉ ਕਰਹਿ ਵਿਥਾਰ ਚੱਲਣ ਸਾਰ ਨਾ ਜਾਣਨੀ ਕਾਜ ਸਵਾਰ ਨਹਾਰ ਮਹੱਲਾ ਦੂਜਾ ਰਾਤ ਕਾਰਨ ਧਨ ਸੰਚੀਐ ਭਲਕੇ ਚੱਲਣ ਹੋਏ ਨਾਰਕ ਨਾਲ ਨਾ ਚੱਲਈ ਫਿਰ ਪਛਤਾਵਾ ਹੋਏ ਮਹੱਲਾ ਦੂਜਾ ਬੱਦਾ ਚੱਟੀ ਜੋ ਪਰੇ ਨਾ ਗੁਣ ਨਾ ਵਕਾਰ ਸੇਤੀ ਕੁਸੀ ਸਵਾਰੀ ਐ ਨਾਨਕ ਕਾਰਜ ਸਾਰ ਮਹੱਲਾ ਦੂਜਾ ਮਨ ਹਟ ਤਰਫ ਨਾ ਜਿਪਈ ਜੇ ਬਹੁਤਾ ਘਾਲੇ ਤਰਫ ਸਦ ਭਾਉ ਦੇ ਜਨ ਨਾਨਕ ਸਬਦ ਵਿਚਾਰੇ ਪੌੜੀ ਕਰਤਾ ਕਾਰਨ ਜਿਨ ਕੀਆ ਸੋ ਜਾਣੈ ਸੋਈ ਆਪੇ ਸ੍ਰਿਸ਼ਟ ਉਪਾਇਨ ਆਪੇ ਫੁਨ ਗੋਈ ਜੁਗ ਚਾਰੇ ਸਭ ਪਵਤ ਕੀ ਕਿਨ ਕੀਮਤ ਹੋਈ ਸਤਿਗੁਰ ਏਕ ਵਿਖਾਲਿਆ ਮਨ ਤਨ ਸੁਖ ਹੋਈ ਗੁਰਮੁਖ ਸਦਾ ਸਲਾਹੀਐ ਕਰਤਾ ਕਰੇ ਸੋ ਹੋਈ ਸ਼ਲੋਕ ਮਹੱਲਾ ਦੂਜਾ ਜਿੰਨਾ ਭਉ ਤਿਨ ਨਾਹੇ ਭਉ ਮੁਚ ਭਉ ਨਿਵਿਆਹਾ ਨਾਨਕ ਇਹੋ ਪਟੰਤਰਾ ਤਿਤ ਦੀਵਾਨ ਗਿਆ ਮਹੱਲਾ ਦੂਜਾ ਤੁਰਦੇ ਕੋ ਤੁਰਦਾ ਮਿਲੈ ਉੜਤੇ ਕੋ ਉੜਤਾ ਜੀਵਤੇ ਕੋ ਜੀਵਤਾ ਮਿਲੈ ਮੂਏ ਕੋ ਮੂਆ ਨਾਨਕ ਸੋ ਸਾ ਲਾਈਐ ਜਿਨ ਕਾਰਨ ਕੀਆ ਪੌੜੀ ਸਚ ਧਿਆਨ ਸੇ ਸਚੇ ਗੁਰ ਸਬਦ ਵਿਚਾਰੀ ਹਉਮੈ ਮਾਰ ਮਨ ਨਿਰਮਲਾ ਹਰਿ ਨਾਮ ਉਰ ਧਾਰੀ ਕੋਠੇ ਮੰਡਪ ਮਾੜਿਆ ਲਗ ਪੈ ਗਾਵਾਰੀ ਜਿਨ ਕੀਏ ਤਸੈ ਨ ਜਾਣਨੀ ਮਨ ਮੁਖ ਗਵਾਰੀ ਜਿਸ 부ਜਾਏ ਸੋ 부ਜਸੀ ਸਚਿਆ ਕਿਆ ਜੰਤ ਵਿਚਾਰੀ